ਪੰਜਵਾਂ ਕਾਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਬਾਰਾ ਇੱਕ ਤਾਂ 12 ਹੁੰਦਾ ਇੱਕ 12 ਹੈ ਹੁੰਦਾ ਅਸੀਂ 12 ਕਹਿੰਦੇ ਆ 10 ਤੇ 2 ਨੂੰ ਵੈਸੇ ਨੂੰ ਪਹਿਲਾ ਭਾਸ਼ਾ ਦੂਆ ਦੂਆ ਦਸੀ ਕਹਿੰਦੇ ਨੇ ਦੋ ਤੇ 10 ਦੁਆ ਦਸੀ ਦੁਆ ਦਸੀ ਹੁੰਦੀ ਹੈ ਨਾ ਇਕਾਦਸੀ ਦੁਆ ਦਸੀ ਦਸੀ ਚੌਦਸ ਇਹ ਭਾਸ਼ਾ ਸਿੱਧੀ ਦੀ ਭਾਸ਼ਾ ਪਹਿਲਾਂ ਤੇ ਦਸਾਂ ਦੀ ਭਾਸ਼ਾ ਹੀ ਹੈ ਥਿੱਤਾ ਦੇ ਜਿਵੇਂ ਚੱਲਦੀ ਹੈ ਇਹ 12 ਉਰਦੂ ਦਾ ਲਫ਼ਜ਼ ਹੈ 11 12 ਉਹ ਕਹਿੰਦੇ ਨੇ ਤੇ ਵਾਵੇ ਨਾਲ ਵਾਰ ਹੁੰਦੀ ਹੈ ਜਿਹੜੀਆਂ ਵਾਰਾਂ ਲਿਖੀਆਂ ਹੋਈਆਂ ਸਾਡੀਆਂ ਇਹ ਬੱਬੇ ਨਾਲ ਹੈ ਬਾਹਰ ਰਹਿ ਲੱਗਦਾ ਬਾਹਰ ਰਹਿ ਦਾ ਮਤਲਬ ਹੈ ਨਾ ਰਹਿਣਾ ਇੱਕ ਮਨ ਕਿਤੇ ਤੋਂ ਕੇ ਰਹਿਣਾ ਬਾਹਰ ਦਾ ਹਰ ਮਹੀਨੇ ਹਰੇ ਮਹੀਨੇ ਸਾਰੇ ਮਹੀਨਿਆਂ 'ਚ ਇੱਕ ਮਨ ਇੱਕ ਚਿੱਤ ਕਿਵੇਂ ਹੋ ਕੇ ਰਹਾ ਜਾ ਸਕਦਾ ਹੈ ਇਹਦਾ ਇਹ ਅਸਰ ਲੈ ਹਰ ਮਹੀਨੇ ਮਹਾ ਦਾ ਕੋਈ ਮਹਾ ਦਾ ਬਹੁਵਚਨ ਸਾਰੇ ਮਹੀਨੇ ਦੇ ਵਿੱਚ ਇੱਕ ਵਾਰ ਇੱਕ ਚਿੱਤ ਬਾਹਰ ਹੈ ਕਿਸੇ ਦੇ ਨਾਲ ਰਹਿਣਾ ਜੁੜ ਕੇ ਰਹਿਣਾ ਮੋਹ ਹਾਂ ਮੋਹ ਮਹੀਨਿਆਂ ਵਿੱਚ ਇੱਕ ਜਗ੍ਹਾ ਹੀ ਚੇਤਰ ਬਣ ਰਹਿਣੇ ਇਹ ਪ੍ਰੋਸੀਜਰ ਇਹ ਚ ਦੱਸਿਆ ਗਿਆ ਕਿਉਂਕਿ ਗੁਰਬਾਣੀ ਸਾਰਾ ਪਰਮ ਗਿਆਨ ਹੈ ਗੱਲ ਚਾਹੇ ਕੋਈ ਵੀ ਕੀਤੀ ਹੈ ਚਾਹੇ ਵੀਡੀਓ ਨੂੰ ਮੂਰੇ ਲਾ ਲਿਆ ਤੇ ਨੂੰ ਲਾ ਲਿਆ ਬਾਰਾਂ ਨੂੰ ਲਾ ਲਿਆ ਕੁਝ ਵੀ ਲਾ ਲਿਆ ਹਰ ਵਕਤ ਉਸੇ ਪੋਜੀਸ਼ਨ ਜਰਾਣਾ ਰਹਿਣਾ 'ਚ ਗੱਲ ਤਾਂ ਇਹ ਕਰਦੀ ਸੀ ਨਾ ਪਰ ਮੁੱਦਾ ਹੀ ਕੋਈ ਨਹੀਂ ਗੁਰਬਾਣੀ ਦਾ ਕੋ ਮੁੱਦਾ ਟਿਕਾਉ ਟਿਕ ਜਾਣਾ ਅਡੋਲਤਾ ਇਹ ਮੁੱਦਾ ਜੇ ਇਹਦੇ ਹੋਰ ਅਰਥ ਕਰਦੇ ਸੀ ਜਿਹੜੇ ਲੋਕ ਕਬੀਰ ਨੇ ਜੋ ਉਹਨੂੰ ਕਹਿਤਾ ਸੀਗਾ ਲੋਕ ਕਹੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਇਹ ਬ੍ਰਹਮ ਵਿਚਾਰ ਕਰ ਹੈ ਸਾਡੀ ਲਿਖੀ ਹੋਈ ਗੀਤ ਦੀ ਉਹਨੇ ਜੇ ਅਸੀਂ 12 ਮਹੀਨੇ ਦਾ 12 ਦੇ ਅਰਥ ਕਰਾਂਗੇ ਫਿਰ ਗੀਤ ਬਣ ਗਏ ਫਿਰ ਇਹ ਫਿਰ ਬ੍ਰਹਮ ਵਿਚਾਰ ਦੀ ਲੜੀ ਇਹ ਬ੍ਰਹਮ ਵਿਚਾਰ ਹੈ ਦੂਜੀ ਗੱਲ ਉਹ ਤੋਂ ਗਾਹਾਂ ਫੇਰ ਕਿਹਾ ਕਿ ਵਿਦਿਆ ਜੇ ਸੋਧੀ ਜਾਊ ਤਾਂ ਇਹਦਾ ਤਤ ਗਿਆਨ ਮਿਲੂਗਾ ਵਿਦਿਆ ਸੋਧਦਾ ਤਤ ਲੈ ਪੰਡਤ ਨੂੰ ਤਤ ਗਿਆਨ ਕਿਉਂ ਨਹੀਂ ਮਿਲਿਆ ਉਹਨੇ ਵਿਦਿਆ ਦੀ ਅਵਿਦਿਆ ਨਾਲ ਅਰਥ ਕਰ ਲਏ ਬ੍ਰਹਮ ਵਿਦਿਆ ਦੇ ਅਵਿਦਿਆ ਨਾਲ ਅਰਥ ਕਰ ਲਏ ਸਕੂਲਾਂ ਕਾਲਜਾਂ 'ਚ ਪੜਾਈ ਜਾਂਦੀ ਹੈ ਵਿਦਿਆ ਉਹਨੂੰ ਗੁਰਬਾਣੀ ਵਿਦਿਆ ਹੁੰਦੀ ਹੈ ਅਵਿਦਿਆ ਮਾਦੋ ਅਵਿਦਿਆ ਹੈ ਕੀ ਵਿਵੇਕ ਦੀ ਬਲੀਨ ਜਿਹਨੂੰ ਅਸੀਂ ਮਾਂ ਸਮਝਦੇ ਆ ਮਾਂ ਹੈ ਦੀ ਜਿਹੜਾ ਤੁਹਾਨੂੰ ਬਾਪ ਪੜਾਤਾ ਬਾਪ ਹੈ ਦੀ ਇਸ ਅਵਿਦਿਆ ਨੂੰ ਅਸੀਂ ਵਿਦਿਆ ਮੰਨ ਲਿਆ ਇਹਨੂੰ ਸੋਧਣ ਵਿਦਿਆ ਸੋਧਾ ਤਤ ਹੈ ਇਸੇ ਨੂੰ ਪੜਿਆ ਜੋ ਅਸੀਂ ਪੜ ਲਿਆ ਵਿਦਿਆ ਪੜ ਲਈ ਇਸੇ ਨੂੰ ਕਿਹਾ ਪੜਿਆ ਅਨ ਪੜਿਆ ਜੇ ਇਹ ਪੜਾਈ ਤੋਂ ਅਨ ਪੜਿਆ ਹੋ ਜਵੇਂ ਫਿਰ ਪਰਮਗਤ ਮਿਲੂਗੀ ਫਿਰ ਤੈਨੂੰ ਗੁਰਬਾਣੀ ਸਮਝਾਉਣ ਲੱਗੂਗੀ ਪੜਿਆ ਅਨ ਪੜਿਆ ਪਰਮਗਤ ਪਾਵੇ ਗੱਲਾਂ ਤਾਂ ਇਹ ਸੀ ਇਹਨਾਂ ਤਿੰਨਾਂ ਵਿਚਾਰਾਂ ਭਗਤੀਆਂ ਦੇ ਅਰਥ ਅਸੀਂ ਨਹੀਂ ਸਮਝੇ ਉਲਟ ਕਰ ਲੈ ਪੜਨ ਨੇ ਇਹਨਾਂ ਦੇ ਅਰਥੇ ਉਲਟਾ ਦਿੱਤੇ ਪੰਡਤ ਤੋਂ ਖਲਾਸ ਸੀ ਉਹਨਾਂ ਇਹ ਸਾਰੀਆਂ ਪੰਕਤੀਆਂ ਸਾਰੀਆਂ ਪੰਕਤੀਆਂ ਵਿਦਵਾਨ ਔਰ ਪੰਡਤ ਤੋਂ ਖਲਾਸ ਸੀ ਪੰਡਤ ਨੇ ਅਰਥ ਕੀਤੇ ਨੇ ਸਾਰੀਆਂ ਦੀ ਇਹਦੇ ਅਰਥ ਨਹੀਂ ਕੀਤੇ ਉਹਨੂੰ ਪਤਾ ਜੇ ਇਹ ਇਹਦੇ ਅਰਥ ਠੀਕ ਕਰਤੇ ਫਿਰ ਤਾਂ ਮੈਨੂੰ ਛੱਡ ਜਾਣਗੇ ਫਿਰ ਤਾਂ ਗੁਰਮਤਿ ਦੇ ਰਾਹ ਪੈ ਜਾਣਗੇ ਅਸੀਂ ਗੁਰਮਤਿ ਦੇ ਰਾਹ ਤਾਂ ਹੀ ਨਹੀਂ ਪਏ ਇਹ ਜਿਹੜੇ ਸਾਨੂੰ ਪੰਕਤੀਆਂ ਸੀ ਇਹਨਾਂ ਦੇ ਅਰਥ ਅਸੀਂ ਵਿਚਾਰੇ ਹੀ ਨਹੀਂ ਕਦੇ ਕਿਉਂ ਲਿਖੇ ਨੇ ਅਵਿਦਿਆ ਹੈ ਕੀ ਅਵਿਦਿਆ ਕੀ ਸੀ ਜਿਹਦਾ ਹੈ ਤਾਂ ਵਿਵੇਕ ਦੀ ਬਲੀਡ ਕਿਉਂ ਹੋਇਆ ਇਹ ਵਿਚਾਰ ਵਾਲੀ ਗੱਲ ਸੀ ਵਿਚਾਰੇ ਹੀ ਨਹੀਂ ਸਿਖਾਣ ਵਿਚਾਰ ਨਹੀਂ ਦਿੱਤੇ ਗੋਲ ਕਰੇ ਵਿਚਾਰ ਦੇ ਜੇ ਗੋਲ ਕਰਨਾ ਹੁੰਦੀ ਟਾਰਗੇਟ ਬਣ ਗਿਆ ਗੋਲ ਨਾਮ ਟਾਰਗੇਟ ਨਹੀਂ ਰਿਹਾ ਜੇ ਗੋਲ ਕਰਨਾ ਹੁੰਦੀ ਫਿਰ ਟਾਰਗੇਟ ਕੁਝ ਹੋਰ ਹੁੰਦਾ ਗੁਰਦੁਆਰੇ ਚ ਜਾਣਦਾ ਉਹ ਟਾਰਗੇਟ ਦਾ ਰਹਿ ਗਈ ਗੋਲ ਗੁਰਦਾਰੀ ਦੀ ਤਰੱਕੀ ਕਿਵੇਂ ਹੋਵੇ ਪੱਖੇ ਚਾਹੀਦੇ ਨੇ ਫਰ ਚਾਹੀਦੇ ਫਿਰ ਦੂਜੇ ਨੇ ਉਹ ਬਣਾ ਲਿਆ ਪੱਥਰ ਲਾ ਲਿਆ ਆਪਾਂ ਵੀ ਪੱਥਰ ਦੀ ਪਾਲਕੀ ਬਣਾਉਣੀ ਆ ਖੁੱਲਾ ਹਾਲ ਬਣਾਉਣ ਤੇ ਤਾਂ ਦੂਏ ਪਾਸੇ ਚਲਾ ਗਿਆ ਨਾ ਇਹ ਗੱਡੀ ਲੈਣੀ ਹੈ ਗੁਰਦਾਰੇ ਦੀ ਉਹ ਸ਼ਮਸ਼ਾਨ ਘਾਟ ਜਾਣ ਵਾਲੀ ਵਧੀਆ ਰਾਗੀ ਰੱਖਣੇ ਨੇ ਗ੍ਰੰਥੀ ਵਧੀਆ ਰੱਖਣੇ ਨੇ ਜਿਆਦਾ ਅਬਦੁਲ ਗੱਲਾਂ ਹੀ ਹੋਰ ਹੋ ਗਈਆਂ ਰੁਖੇ ਮਾਇਆ ਵਾਲਾ ਹੋ ਗਿਆ ਹੋਰੇ ਹੋ ਗਿਆ ਟਾਰਗੇਟ ਬਦਲ ਗਿਆ ਸਾਰਾ ਕੰਪੀਟੀਸ਼ਨ ਹੋ ਗਿਆ ਸੂਚੀ ਗੁਰਦੁਆਰਿਆਂ ਦਾ ਜੋ ਮੁੱਦਾ ਸੀ ਮੁੱਦਾ ਦਾ ਰਿਹਾ ਹੀ ਨਾ ਜਿਹੜੇ ਮੁੱਦੇ ਨੂੰ ਲੈ ਕੇ ਸਾਰਾ ਸਿਲਸਿਲਾ ਸੀ ਉਹ ਤਾਂ ਮੁੱਦਾ ਹੀ ਖਤਮ ਹੋ ਸਾਡੇ ਕੋਲ ਮੁੱਦਾ ਕਿੱਥੇ ਕੋਈ ਇਹ ਕੰਪੀਟੀਸ਼ਨ ਵੀ ਇੱਥੇ ਦੀ ਸੰਗਤ ਵਧੀ ਇੱਥੇ ਦੀ ਸੰਗਤ ਘਟੀ ਇਹ ਗਿਆਨਵਾਨ ਸੰਗਤ ਇੱਥੇ ਦੀ ਗਿਆਨਵਾਨ ਨਹੀਂ ਹੈ ਇਹ ਤਾਂ ਮੁੱਦਾ ਹੀ ਨਹੀਂ ਹੈ ਕਿਤੇ ਕੱਟੜਵਾਦੀ ਹੋ ਗਏ ਬਹੁਤ ਅਡਕਸ ਹੋ ਗਏ ਔਰ ਸ਼ਰਧਾ ਭਾਵਨਾ ਦਾ ਧਰਮ ਰਹਿ ਗਿਆ ਪਰ ਭਰੋਸੇ ਦਾ ਨਹੀਂ ਰਿਹਾ ਕਿੰਨੇ ਆਦਮੀ ਗੁਰਬਾਣੀ ਤੇ ਭਰੋਸਾ ਕਰਦੇ ਨੇ ਇਹਦੀ ਗੱਲ ਹੈ ਸ਼ਰਧਾ ਕਹੇ ਜੀ ਸਾਨੂੰ ਅੰਧੀ ਸ਼ਰਧਾ ਇਹ ਹੋ ਗਿਆ ਤਾਂ ਹੋ ਗਿਆ ਕਿ ਅਸਲ ਅਰਥ ਤੋਂ ਛੜਕ ਗਏ ਸੀ ਪਰ ਇਹ ਵਿਦਿਆ ਵੀ ਸੋਧੀ ਜਾਊਗੀ ਨਾਲ ਦੀ ਨਾਲ ਜੇ ਵਿਦਿਆ ਨਾਲ ਸੋਧੀ ਅਰਥ ਹੁੰਦੇ ਅਨਰਥ ਹੋਏ ਹੋਏ ਵਿਦਿਆ ਸੋਧੀ ਨੇ ਅਨਰਥ ਤਾਂ ਹੀ ਹੋਏ ਨੇ 12 ਮਹਾ ਹਰ ਪੰਕਤੀ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀ ਹੈ ਕੀ ਕਹਿੰਦੀ ਹੈ ਜੁੜੇ ਰਹਿਣ ਦੀ ਗੱਲ ਕਰਦੀ ਹੈ ਜੇ ਨਹੀਂ ਜੁੜਿਆ ਹੋਇਆ ਕਿਵੇਂ ਜੁੜਿਆ ਰਹੇਗਾ ਗੁਰਮੁਖ ਗੁਰਸਿੱਖ ਬਣਾਉਣ ਦੀ ਗੱਲ ਕਰ ਰਹੀ ਹੈ ਹਰ ਪੰਕਤੀ ਜੇ ਜੁੜਿਆ ਹੋਇਆ ਜੁੜਿਆ ਕਿਵੇਂ ਰਹੂਗਾ ਨਹੀਂ ਜੁੜਿਆ ਤਾਂ ਕਿਵੇਂ ਜੁੜੂਗਾ ਇਹ ਗੱਲ ਚੱਲੂਗੀ ਹਾਂਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਪਹਿਲੀ ਗੱਲ ਵਿਛੜੇ ਕਿਉਂ ਨੇ ਗੱਲ ਤਾਂ ਵਿਛੜੇ ਤੋਂ ਸ਼ੁਰੂ ਹੋਈ ਹੈ ਵੀ ਦੇਣਾ ਕਿ ਉੱਤੇ ਹੀ ਦੱਸਦਾ ਵੀ ਗੱਲ ਕੀ ਹੈ ਅਜਾ ਵੀ ਨਹੀਂ ਸ਼ੁਰੂ ਹੋਇਆ ਕੋਈ ਇਹਦੇ ਵਿੱਚ ਸਭ ਕੁਝ ਦੱਸਿਆ ਹੈ ਪੂਰੇ ਵੀ ਗੱਲ ਕੀ ਹੈ ਕਿਰਤ ਕਰਮ ਕੇ ਵਿਛੜੇ ਇੱਕ ਕਰਮ ਹੁੰਦਾ ਹੈ ਕਿਰਤ ਕਰਮ ਕਰਮ ਉਹ ਜਿਹੜਾ ਅਸੀਂ ਸਰੀਰ ਨਾਲ ਕਰਦੇ ਹਾਂ ਕਿਰਤ ਕਰਮ ਉਹ ਜਿਹੜਾ ਅਸੀਂ ਸੋਚਦੇ ਹਾਂ ਕਿਰਤ ਮਹਿਜ਼ ਮਨ ਦੇ ਲੈਵਲ ਤੇ ਹੁੰਦੀ ਹੈ ਮਨ ਦੇ ਲੈਵਲ ਤੇ ਕਿਰਤ ਹੁੰਦੀ ਹੈ ਕਿਰਤ ਕਮਾਵਣ ਸ਼ੁਭ ਅਸ਼ੁਭ ਕਿਨੇ ਤੇਰੇ ਪ੍ਰਭ ਆਪ ਆਪ ਪ੍ਰਭੂ ਨੇ ਸਾਨੂੰ ਬਣਾਇਆ ਕਰਤਵ ਕਰਨ ਵਾਸਤੇ ਕਾਦੀ ਸ਼ੁਭ ਹੈ ਸ਼ੁਭ ਸ਼ੁਭ ਕਰਤ ਹੁੰਦੀ ਹੈ ਜਾਂ ਅਸ਼ੁਭ ਕਰਤ ਹੁੰਦੀ ਹੈ ਸਰੀਰ ਨਾਲ ਕੀਤਾ ਹੋਇਆ ਸ਼ੁਭ ਅਸ਼ੁਭ ਨਹੀਂ ਹੁੰਦਾ ਕੁਝ ਮਨ ਲੈਵਲ ਤੇ ਸ਼ੁਭ ਅਸ਼ੁਭ ਹੁੰਦਾ ਆਤਮਾ ਦੇ ਲੈਵਲ ਤੇ ਸ਼ੁਭ ਅਸ਼ੁਭ ਹੁੰਦਾ ਪਾਣੇ 'ਚ ਚੱਲਣਾ ਸ਼ੁਭ ਕਰਤਾ ਪਾਣੇ ਦਾ ਵਿਰੋਧ ਕਰਨਾ ਸ਼ੁਭ ਕਰਤਾ ਪਾਣੇ ਦੇ ਖਿਲਾਫ ਸੋਚਣਾ ਪਾਣੇ ਦੇ ਅਨੁਸਾਰ ਸੋਚਣਾ ਸ਼ੁਭ ਕਰਤਾ ਫਿਰ ਤਾਂ ਸੋਚਣਾ ਹੀ ਕੁਝ ਨਹੀਂ ਪਾਣੇ ਦੇ ਅਨੁਸਾਰ ਸੋਚਣਾ ਹੀ ਪਾਣੇ ਨੂੰ ਮਿੱਠਾ ਕਰਕੇ ਬੰਨਣਾ ਇਹ ਸੋਚਣਾ ਵੀ ਜੋ ਹੋ ਗਿਆ ਚੰਗਾ ਹੀ ਹੈ ਵਧੀਆ ਹੀ ਹੈ ਇਹ ਸ਼ੁਭ ਕਰਤਾ ਅਸ਼ੁਭ ਕਰਤ ਕੀ ਹੈ ਪਾਣੇ ਦਾ ਵਿਰੋਧ ਕਰੀ ਜਾਣ ਹੋਣਾ ਹੈ ਨਹੀਂ ਵਿਰੋਧ ਕਰਦੇ ਰਹਿਣ ਪਾਣਾ ਚੰਗਾ ਨਾ ਲੱਗਣਾ ਆਪਣੀ ਮਰਜ਼ੀ ਚੰਗੀ ਲੱਗਣੀ ਇਹ ਸ਼ੁਭ ਕਰਦਾ ਇਹ ਜਿਹੜੀ ਕਰਤ ਕਰਮ ਇਹਦੇ ਵਿਛੋੜੇ ਹੋਏ ਅਸੀਂ ਜੋ ਸੋਚੀ ਜਾਂਦੇ ਹਾਂ ਨਹੀਂ ਹਟਦੇ ਸੋਚਣ ਤੇ ਸੋਚਣ ਲੱਗੇ ਹੋਏ ਹਾਂ ਅਸੀਂ ਇਸ ਕਰਕੇ ਪਹਿਲੀ ਭਗਤੀ ਸੋਚਣ ਤੋਂ ਹਟਾ ਦੀ ਸੋਚੇ ਸੋਚ ਨਾ ਹੋਵੀ ਉਹਨੂੰ ਸੋਚ ਨੂੰ ਸੋਚ ਬਣਾਤਾ ਸੋਚ ਨੂੰ ਸੋਚ ਬਣਾਤਾ ਸੋਚ ਹੁੰਦਾ ਇਸ ਹਿੰਦੀ ਦਾ ਲਫ਼ਜ਼ ਦਾ ਸੋਚ ਸੰਸਕ੍ਰਿਤ ਦਾ ਸੋਚ ਕਨੌੜੇ ਨਾਲ ਹੁੰਦਾ ਸੋਚ ਉਹ ਹੋੜੇ ਨਾਲ ਨਹੀਂ ਹੁੰਦਾ ਸੋਚ ਹੁੰਦਾ ਇਸ਼ਨਾਨ ਕਰਨਾ ਸੋਚ ਵਾਸਤੇ ਆਇਆ ਹੀ ਨਹੀਂ ਕੋਈ ਸ਼ਬਦ ਇਸ਼ਨਾਨ ਆਇਆ ਹੋਇਆ ਪਿੰਡਾ ਧੋਣਾ ਆਇਆ ਹੈ ਸੋਜ ਸਾਰੇ ਗੁਰੂ ਗ੍ਰੰਥ ਸਾਹਿਬ ਸ਼ਬਦ ਨਹੀਂ ਵਰਤਿਆ ਹੋਇਆ ਕਿਤੇ ਵੀ ਨਹਾਉਣ ਵਾਸਤੇ ਸਰੀਰ ਧੋਣ ਵਾਸਤੇ ਕਦੇ ਨਹੀਂ ਵਰਤਿਆ ਸੋਚ ਸੋਚ ਵਰਤਿਆ ਸੀ ਸੋਚੇ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਸੋਚਣ ਦਾ ਵਿਸ਼ਾ ਨਹੀਂ ਹੈ ਜਦ ਬੁੱਧੀ ਤਾਂ ਹੀ ਭਰੇ ਹੈ ਸਾਡੀ ਤੋਂ ਨਿਰਾਕਾਰ ਤੇ ਉਹਦਾ ਤੁਸੀਂ ਸੋਚ ਲਓ ਸਭ ਕੁਝ ਆਕਾਰ ਕਿਹਾ ਜਾ ਹੋਊਗਾ ਇਹ ਸੋਚਦੇ ਰਹੇ ਨੇ ਲੋਕ ਇਹਦੋਂ ਹਟਾਇਆ ਸੀ ਸਾਨੂੰ ਹਟਾਤਾ ਤੁਹਾਨੂੰ ਸੋਚਣ ਦੀ ਲੋੜ ਨਹੀਂ ਅਸੀਂ ਸਮਝਣ ਆਇਆ ਸੋਚਣ ਨਹੀਂ ਆਏ ਸਮਝਣ ਕਿਉਂ ਆਇਆ ਸਮਝਾਣਾ ਪਾੜੇ ਨੂੰ ਜੇ ਉਹਨੂੰ ਤੁਸੀਂ ਜਾਣਨਾ ਹੈ ਸ੍ਰਿਸ਼ਟੀ ਦੇ ਕਰਤੇ ਨੂੰ ਕਰਤੇ ਪੁਰਖ ਨੂੰ ਤਾਂ ਉਹ ਜੋ ਕਰ ਰਿਹਾ ਉਹਦੇ ਵਿੱਚੋਂ ਜਾਣੋ ਉਹਦੀ ਕਰਤ ਵਿੱਚੋਂ ਜਾਣੋ ਕੁਦਰਤ ਦੇ ਕੁਦਰਤ ਜਿਹੜੀ ਹੈ ਉਹਦੇ ਵਿੱਚ ਜਾਣੋ ਜੋ ਹੋ ਰਿਹਾ ਹੈ ਉਹਦੇ ਵਿੱਚੋਂ ਉਹਦਾ ਪਤਾ ਲੱਗੂਗਾ ਉਹਦੇ ਗੁਣਾਂ ਦਾ ਪਤਾ ਲੱਗੂਗਾ ਪਾਣੇ ਨੂੰ ਜਾਣਨ ਆਏ ਸੀ ਅਸੀਂ ਸਮਝਣ ਆਏ ਸੀ ਅਸੀਂ ਕੁਝ ਹੋਰੇ ਕਰਨ ਲੱਗੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਸਿੱਖ ਕੌਣ ਹੁੰਦਾ ਸਿੱਖਾ ਇਹਨਾਂ ਸਿੱਖਿਆ ਲਵੇ ਸਿੱਖਿਆ ਲੈਣ ਵਾਲੇ ਨੂੰ ਨਹੀਂ ਸੋਚਣਾ ਚਾਹੀਦਾ ਸਿੱਖਿਆ ਲੈਣ ਵਾਲਾ ਸਮਝਣ ਦਾ ਵਿਸ਼ਾ ਹੁੰਦਾ ਲੈਣ ਵਾਲੇ ਵਾਸਤੇ ਸਿੱਖਿਆ ਦੇਣ ਵਾਲਾ ਸੋਚੇ ਚਾਹੇ ਨਾ ਸੋਚੇ ਪਰਮੇਸ਼ਰ ਸਿੱਖਿਆ ਦੇਣ ਵਾਲਾ ਸਾਰਿਆਂ ਸਾਰਿਆਂ ਦਾ ਗੁਰੂ ਹੈ ਸਾਰਿਆਂ ਨੂੰ ਪੈਦਾ ਕੀਤਾ ਸਾਰਿਆਂ ਨੂੰ ਖਾਣ ਪਾਣ ਇੰਤਜ਼ਾਮ ਸਾਰਾ ਉਹਨੇ ਕਰਨਾ ਉਹ ਸੋਚਦਾ ਉਹ ਹੈ ਸੋਚ ਇੱਕ ਚਿੰਤਾ ਹੁੰਦੀ ਹੈ ਕੇ ਚਿੰਤਾ ਮਤ ਕਰੋ ਚਿੰਤਾ ਤੁਸੀਂ ਤਾਂ ਹੀ ਕਿਹਾ ਸੀ ਪਰ ਅਸੀਂ ਜਿਹੜੀ ਚਿੰਤਾ ਕਰਦੇ ਹਾਂ ਕਾਦੀ ਹੈ ਸਾਡੀ ਮਰਜ਼ੀ ਦੀ ਚਿੰਤਾ ਸਾਡੀ ਮਰਜ਼ੀ ਚਿੰਤਾ ਪੈਦਾ ਕਰਦੀ ਹੈ ਆਪਣੇ ਵਾਸਤੇ ਹੋਰ ਕੁਝ ਨਹੀਂ ਕਰਦੀ ਅਸੀਂ ਸਮਝਦੇ ਹਾਂ ਸਾਡੀ ਮਰਜ਼ੀ ਚਿੰਤਾ ਮੁਕਤ ਹੋਣ ਵਾਸਤੇ ਹੈ ਗਲਤ ਹੈ ਜਦ ਆਦਮੀ ਦੀ ਜਨਾ ਚਿਰ ਆਪਣੀ ਮਰਜ਼ੀ ਚੱਲੂਗੀ ਉਹਦੇ ਅੰਦਰ ਚਿੰਤਾ ਪੈਦਾ ਹੋਊਗੀ ਮੁਕਤ ਨਹੀਂ ਹੋ ਸਕਦਾ ਚਿੰਤਾ ਤੇ ਮਰਜ਼ੀ ਛੱਡਿਆ ਚਿੰਤਾ ਮੁਕਤ ਹੈ ਇਸੇ ਕਰਕੇ ਇਹ ਚਿੰਤਾ ਮੁਕਤ ਹੀ ਮੁਕਤੀ ਕਹਿੰਦੇ ਨੇ ਚਿੰਤਾ ਮੁਕਤ ਦਾ ਨਾਮ ਮੁਕਤੀ ਹੈ ਚਿੰਤਾ ਤੋਂ ਮੁਕਤੀ ਚਿੰਤਾ ਨਹੀਂ ਰਹੀ ਤਾਂ ਮੁਕਤੀ ਹੈ ਚਿੰਤਾ ਨੂੰ ਤਾਂ ਲੋਕ ਚੇਤਾ ਬੋਲਦੇ ਨੇ ਚੇਤਾ ਤਾਂ ਮੁਕਤੀ ਹੈ ਜਿਉਂਦੇ ਜਾਣ ਤੋਂ ਮੁਕਤੀ ਹੈ ਕਰਤ ਕਰਮ ਦੇ ਵਿਛੜੇ ਵਿਛੋੜਿਆ ਗਏ ਨੇ ਉਹ ਤੋਂ ਆਪਣੇ ਅੰਦਰੋਂ ਤੋਂ ਵਿਛੋੜਦੀ ਕੀ ਹੈ ਚੀਜ਼ ਸਾਨੂੰ ਆ ਮਨ ਜੋ ਸੋਚਦਾ ਹੈ ਆਪਣੇ ਅੰਦਰ ਨਹੀਂ ਜੁੜਦਾ ਬਾਹਰ ਜੁੜਿਆ ਹੋਇਆ ਤਾਂ ਸੋਚਦਾ ਜੇ ਨੂੰ ਆਸ ਪੈਦਾ ਹੁੰਦੀ ਹੈ ਜੋ ਇਹ ਦੇਖਦਾ ਹੈ ਮੈਨੂੰ ਦੇਖ ਕੇ ਉਪਜੇ ਨਹੀਂ ਆਸਾ ਬਾਹਰ ਕੋ ਦੇਖ ਲਿਆ ਉਹਦੀ ਇੱਛਾ ਪੈਦਾ ਹੋ ਗਈ ਬਾਹਰ ਜੁੜ ਗਿਆ ਉਹਦੀ ਪ੍ਰਾਪਤੀ ਵਾਸਤੇ ਸਾਰੀ ਯਤਨ ਕਰ ਰਿਹਾ ਪਿੱਛਾ ਆਪਣੇ ਮੂਲ ਨਾਲ ਜੁੜਿਆ ਨਹੀਂ ਹੋਇਆ ਮੂਲ ਨੂੰ ਭੁੱਲ ਗਿਆ ਵਿਸਰ ਗਿਆ ਮਾਇਆ ਦਾ ਚੇਤਾ ਇਹ ਕਿਰਤ ਹੈ ਨਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਸਾਡੀ ਸੋਚ ਹੈ ਬਾਹਰ ਲਈ ਬਾਹਰ ਮੁਖੀ ਮਾਇਆ ਦੀ ਪ੍ਰਾਪਤੀ ਦੀ ਇਹਨੇ ਸਾਨੂੰ ਆਪਣੇ ਮੂਲ ਨੂੰ ਵਿਛੋੜਿਆ ਹੋਇਆ ਕਰ ਕਿਰਪਾ ਮੈਨੂੰ ਰਾਮ ਫਿਰ ਆਉ ਤੂੰ ਕਿਰਪਾ ਕਰ ਅਸੀਂ ਇਹ ਬਾਹਲੀ ਸੋਚ ਛੱਡ ਦਈਏ ਆਪਣੇ ਮੂਲ ਨਾਲ ਜੁੜ ਜੀ ਜੁੜ ਜੀ ਚਾਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹ ਦਿਸਪ੍ਰਮੇ ਥਕਾਏ ਪ੍ਰਭ ਕੀ ਸਾਮ ਚਾਰ ਕੁੰਟ ਚਾਰ ਕੁੰਟ ਦਹ ਦਿਸਪ੍ਰਮੇ ਥਕਾਏ ਪ੍ਰਭ ਕੀ ਸਾਮ ਚਾਰ ਕੁੰਟ ਪ੍ਰਭੇ ਚਾਰੇ ਤਰਫ ਸਰੀਰ ਕਰਕੇ ਜਿੱਤੇ ਦਇਆ ਦੇ ਸੁਭ੍ਰਮ ਆਉ ਉੱਥੇ ਮਨ ਕਰਕੇ ਆਉਂਦਾ ਦਇਆ ਦੇ ਸਰੀਰ ਕਰਕੇ ਨਹੀਂ ਸੁਭ੍ਰਮ ਸਕਦੇ ਪਤਾਲ ਚ ਕਿਵੇਂ ਵੜ ਜਾਵਾਂਗੇ ਅਸੀਂ ਸਰੀਰ ਲੈ ਕੇ ਆਕਾਸ਼ ਕਿਵੇਂ ਜੜ ਜਾਵਾਂਗੇ ਸਰੀਰ ਲੈ ਕੇ ਜਿੱਤੇ ਦਇਆ ਦੇ ਸੁਭ੍ਰਮ ਆਉ ਮਨ ਕਰਕੇ ਆਉਂਦਾ ਜਿੱਤੇ ਚਾਰ ਕੋਟ ਦਾ ਸਰੀਰ ਕਰਕੇ ਆਉਂਦਾ ਸਰੀਰ ਕਰਕੇ ਚਾਰ ਪਾਸੇ ਅਸੀਂ ਘੁੰਮ ਸਕਦੇ ਹਾਂ ਫਿਰਦੇ ਹੀ ਨੇ ਸਾਧ ਸੰਤ ਟੋਲ ਦੇ ਫਿਰਦੇ ਰਹਿੰਦੇ ਹੀ ਨੇ ਜਿਹਨੂੰ ਲੋੜ ਹੁੰਦੀ ਹੈ ਫਿਰਦੇ ਨੇ ਬਾਹਰ ਕੋਈ ਬੰਦਾ ਮਿਲ ਜੂ ਜਿਹਦੇ ਕੋ ਗਿਆਨ ਹੋਊ ਜਿਹਨੂੰ ਸਮਝ ਹੋਊ ਫਲਾਣਾ ਸੰਤ ਉਹਦੇ ਕੋ ਚਲੇ ਗਏ ਉਹਦੇ ਕੋ ਚਲੇ ਗਏ ਅੱਗੇ ਲੋਕ ਫਿਰਦੇ ਸੀ ਹੁਣ ਵੀ ਫਿਰਦੇ ਨੇ ਚਾਰ ਕੁੰਟ ਦਾ ਦਿਸ ਦੇ ਭਗਤ ਵੀ ਫਿਰਦੇ ਰਹੇ ਨੇ ਫਰੀਰ ਕਿੱਥੋਂ ਆਇਆ ਚੱਲ ਕੇ ਆਇਆ ਨਹੀਂ ਜੇ ਆਇਆ ਕਰੋ ਤਾਂ ਹੀ ਮਿਲਿਆ ਕੁਝ ਨਾਮਦੇਵ ਕਿਧਰੋਂ ਮਹਾਰਾਸ਼ਟਰ ਤੋਂ ਇੱਧਰ ਆਇਆ ਕਬੀਰ ਤੋਂ ਪਤਾ ਲੱਗਿਆ ਉਹ ਕਬੀਰ ਨੂੰ ਪਤਾ ਲੱਗ ਗਿਆ ਸੀ ਨਾਮਦੇਵ ਸਾਰਿਆਂ ਨੂੰ ਕਬੀਰ ਤੋਂ ਵੱਧ ਪਤਾ ਲੱਗਿਆ ਕਬੀਰ ਤੋਂ ਪਤਾ ਲੱਗਿਆ ਇਹ ਗੱਲ ਗਲਤ ਹੈ ਕਬੀਰ ਪਹਿਲਾਂ ਹੋਇਆ ਫਰੀਦ ਦਾ ਜ਼ਿਕਰ ਉਸ ਲਿਸਟ ਵਿੱਚ ਨਹੀਂ ਹੈ ਕਿਤੇ ਜਿਹੜੀ ਲਿਸਟ ਗੁਰਬਾਣੀ ਜੀ ਦਿੱਤੀ ਹੋਈ ਹੈ ਫਰੀਦ ਦਾ ਜ਼ਿਕਰ ਨਹੀਂ ਕਦੇ ਭਗਤਾਂ ਦੀ ਲਿਸਟ ਵਿੱਚ ਕਬੀਰ ਦਾ ਜ਼ਿਕਰ ਹੈ ਜਿੱਥੇ ਵੀ ਪਹਿਲਾਂ ਜੇ ਫਰੀਦ ਪਹਿਲਾਂ ਆਉਂਦਾ ਫਰੀਦ ਦੀ ਬਾਣੀ ਪਹਿਲਾਂ ਹੁੰਦੀ ਜੇ ਬਾਣੀ ਦੇ ਵਿੱਚ ਦਰਜਾ ਦਿੱਤਾ ਹੈ ਗੁਰਬਾਣੀ ਦੇ ਵਿੱਚ ਲਿਖਤ ਵਿੱਚ ਫਰੀਦ ਦਾ ਦਰਜਾ ਸਾਰਿਆਂ ਨੂੰ ਪਿੱਛੇ ਹੈ ਜਿੱਥੇ ਵੀ ਫਰੀਦ ਦੀ ਬਾਣੀ ਹੁੰਦੀ ਹੈ ਜਿਹੜੇ ਲੋਕ ਸ਼ਬਦ ਨੇ ਫਰੀਦ ਦੇ ਪਿੱਛੇ ਨੇ ਸਾਰਿਆਂ ਨੂੰ ਉਹਦੇ ਤਰੀਕੇ ਨਾਲ ਦਰਜਾ ਦਿੱਤਾ ਹੋਇਆ ਜਿਵੇਂ ਜਿਵੇਂ ਕੋਈ ਹੋਇਆ ਵਿਦਵਾਨਾਂ ਨੂੰ ਨਹੀਂ ਪਤਾ ਫਰੀਦ ਤਾਂ ਬਹੁਤ ਹੋਏ ਨੇ ਇਹ ਫਰੀਦ ਕਿਤੇ ਉਸ ਵੇਲੇ ਛੋਟੀ ਉਮਰ 'ਚ ਹੋਊਗਾ ਜਦੋਂ ਗੁਰੂ ਨਾਨਕ ਦੇਵ ਜੀ ਗਏ ਨੇ ਫਿਰ ਫਰੀਦ ਨੂੰ ਪਤਾ ਕਿੱਥੋਂ ਲੱਗਿਆ ਜੇ ਫਰੀਦ ਪਹਿਲਾਂ ਸੀ ਫਿਰ ਤਾਂ ਉਦੋਂ ਤਾਂ ਹੀ ਗੁਰਮਤਿ ਚਾਲੂ ਹੋ ਜਾਂਦੀ ਹੈ ਫਰੀਦ ਦੇ ਨਜ਼ਰ ਪਹਿਲਾਂ ਹੋਇਆ ਸਾਰਿਆਂ ਨੂੰ ਪਤਾ ਲੱਗੇ ਜਾਂਦਾ ਕਬੀਰ ਕੋ ਫਿਰਦਾ ਵਟ ਵਟ ਤੁਰਿਆ ਔਰ ਉਹ ਸ਼ਬਦ ਆ ਗੁਰਬਾਣੀ ਵਿੱਚ ਜਿਸ ਸਾਫ਼ ਹੈ ਗੁਰਦੀਨੀ ਵਸਤ ਕਬੀਰ ਕੋ ਹੋ ਬਸ ਸਮਾਲ ਕਬੀਰ ਦੀਨੀ ਸੰਸਾਰ ਕੋ ਸਾਫੇ ਲਿਖਿਆ ਕਬੀਰ ਨੇ ਸੰਸਾਰ ਨੂੰ ਦੱਸੀ ਇਹ ਗੱਲ ਹੈ ਪਹਿਲਾਂ ਗੱਲ ਸੀ ਕਾਗਜ਼ਾਂ ਵਿੱਚ ਗ੍ਰੰਥਾਂ ਵਿੱਚ ਸੀ ਪ੍ਰਗਟ ਨਹੀਂ ਸੀ ਜਿਵੇਂ ਹੁਣ ਗ੍ਰੰਥਾਂ ਵਿੱਚ ਹੈ ਪ੍ਰਗਟ ਨਹੀਂ ਹੈ ਇਹ ਵੀ ਇਸ ਲਈ ਹੋ ਹੋਈ ਇਹ ਗ੍ਰੰਥਾਂ ਵਿੱਚ ਗੱਲ ਰਹਿੰਦੀ ਹੈ ਗੁਰਬਾਣੀ ਦੀ ਪਬਲਿਕ ਦੇ ਵਿੱਚ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਪਬਲਿਕ ਦੀ ਕਿ ਭਾਸ਼ਾ ਹੋ ਰਹਾ ਹੈ ਤਾਂ ਵਿਦਿਆ ਸੋਤੇ ਲਿਖਿਆ ਨਾ ਜੇ ਸਿੱਧੀ ਸਾਦੀ ਭਾਸ਼ਾ ਹੋਵੇ ਫਿਰ ਤਾਂ ਰੌਲਾ ਹੀ ਨਹੀਂ ਕੋਈ ਇਹ ਭਾਸ਼ਾ ਸੰਸਾਰੀ ਨਹੀਂ ਨਾ ਹੈਗੀ ਹਰ ਕੋਈ ਜਾਣਦਾ ਨਹੀਂ ਇਸ ਭਾਸ਼ਾ ਨੂੰ ਇਹ ਭਾਸ਼ਾ ਇਹ ਚੋਂ ਪਤਾ ਲੱਗਦਾ ਇਹਦੇ ਵਿੱਚੋਂ ਹੀ ਪਤਾ ਲੱਗਦਾ ਇਸ ਭਾਸ਼ਾ ਦਾ ਜਿਹਨੂੰ ਵਿਚਾਰੀ ਜਾਵੇ ਵਿਚਾਰੀ ਜਾਵੇ ਫਿਰ ਗੱਲਾਂ ਖੁੱਲਣ ਲੱਗਦੀ ਥੋੜੀ ਹੌਲੀ ਗੱਲ ਕੀ ਹੈ ਚਾਰ ਕੁੰਟ ਦਾ ਇਸ ਪ੍ਰਭ ਥਕਾਏ ਪ੍ਰਭ ਕੀ ਸਾਮ ਥਕਾਏ ਪ੍ਰਭ ਕੀ ਸਾਮ ਥੱਕ ਗਏ ਵੀ ਬੜੇ ਆਵਾਰੋ ਕੁਛ ਉਹਨੇ ਦੀ ਸ਼ਰਨ ਆ ਗਏ ਅੰਦਰੇ ਅੰਤਰਾਤਮਾ ਦੀ ਆਪਣੇ ਨਾਲ ਜੁੜ ਕੇ ਉਹਨੂੰ ਪਰਮੇਸ਼ਰ ਅੱਗੇ ਅਰਦਾਸ ਕਰਦੇ ਵੀ ਤੂੰ ਹੀ ਹੁਣ ਕੁਛ ਲਾ ਕਰ ਬਾਹਰ ਕੁਛ ਨਹੀਂ ਹੈ ਜਾਂ ਬਾਹਰ ਕੁਛ ਨਹੀਂ ਨਾ ਲੱਭਦਾ ਫਿਰ ਅੰਦਰੋਂ ਹੀ ਲੱਭਦਾ ਸਭ ਕੁਝ ਤੀਨ ਦੁੱਧੇ ਤੇ ਹੀ ਕਿਤੇ ਨਾ ਆਵੇ ਕਾਮ ਜੇ ਕਹਿੰਦਾ ਗਊ ਦੁੱਧ ਨਾ ਦਿੰਦੀ ਹੋਵੇ ਤਾਂ ਨਾ ਤਾਂ ਉਹਨੂੰ ਲੱਦਿਆ ਜਾ ਸਕਦਾ ਅੱਗੇ ਬਹੁਤਾਂ ਨੂੰ ਲੱਦੇ ਹੁੰਦੇ ਸੀ ਬਹੁਤਾਂ ਦੇ ਬਦਲ ਲੱਦੇ ਸੀ ਨਾ ਉਹਦੇ ਸਵਾਰੀ ਕੀਤੀ ਜਾ ਸਕਦੀ ਸਵਾਰੀ ਵੀ ਬਲਦ ਤੇ ਕਰਦੇ ਸੀ ਸ਼ਿਵ ਜੀ ਕਰਦਾ ਸਵਾਰੀ ਨਾ ਉਹਦੇ ਨਾਲ ਹੜਵਾ ਸਕਦੇ ਆਪਾਂ ਨਾ ਵਜ਼ਨ ਲੱਟ ਕੇ ਲੈ ਕੇ ਜਾਂਦੇ ਸੀ ਉਹ ਵੀ ਬਲਦ ਤੇ ਲੈ ਕੇ ਜਾਂਦੀ ਹੋਰ ਕਦੇ ਕੋਈ ਉਹਦੇ ਕੰਮ ਨਹੀਂ ਲਾ ਸਕਦੇ ਆਪਾਂ ਜੇ ਦੁੱਧ ਨਹੀਂ ਦਿੰਦੀ ਹੋਰ ਕੀ ਕੰਮ ਹੋਊ ਜੇ ਦੁੱਧ ਨਹੀਂ ਦਿੰਦੀ ਫਿਰ ਹੋਰ ਕੰਮ ਨਹੀਂ ਹੁੰਦੀ ਤੇ ਚਾਰ ਕੰਮ ਆਉਂਦੇ ਨੇ ਖੇਤੀ ਦਾ ਲੋਕ ਕਰਦੇ ਨਹੀਂ ਸੀ ਖੇਤੀ ਕਰਦੇ ਤਾਂ ਵੀ ਬਲਦਾਂ ਨਾਲ ਕਰਦੇ ਹੋਰ ਕਿਤੇ ਕੰਮ ਨਹੀਂ ਹੁੰਦੀ ਤੇ ਦੁੱਧ ਤੇ ਬਾਹਰੀ ਜਿਹੜੀ ਮੱਤ ਵਿੱਚ ਤਤ ਗਿਆਨ ਦੀ ਨਾ ਹੈ ਉਹ ਕਿਸੇ ਕੰਮ ਨਹੀਂ ਹੁੰਦੀ ਦਰਗਾਹ ਇੱਥੇ ਵੀ ਕਿਸੇ ਕੰਮ ਦੀ ਨਹੀਂ ਹੁੰਦੀ ਉਹ ਉਹ ਗਊ ਵਰਗੀ ਹੈ ਜਿਹੜੀ ਫੰਡਰ ਤੁਰੀ ਫਿਰਦੀ ਹੈ ਜਿਹਦੇ ਘਰ ਆ ਉਹਦੇ ਤੇ ਵੀ ਬੋਝ ਹੈ ਉਹ ਹੋ ਜਾਏਗਾ ਜਿਹਦੀ ਗ੍ਰਹਿਣ ਕੀਤੀ ਹੈ ਮਤ ਹੁੰਦੇ ਹੀ ਬੋਝ ਹੈ ਸਵੇਰੇ ਉੱਠਣਾ ਤਲਕ ਲਾਉਣਾ ਜਾਂ ਕੁਝ ਭਗਤੀ ਕਰਨੀ ਨਿਤਨੇਮ ਕਰਨਾ ਇਹ ਕਰਨਾ ਉਹ ਕਰਨਾ ਪ੍ਰਾਪਤੀ ਕੀ ਹੈ ਪ੍ਰਾਪਤੀ ਕੁਝ ਨਹੀਂ ਹੈ ਇੱਕ ਭਗਤੀ ਚ ਸਾਰੀਆਂ ਵੱਤਾਂ ਹੀ ਘਟਦੀਆਂ ਜੇ ਅੱਜ ਸਿੱਖਾਂ ਕੋਲ ਵੀ ਤੇ ਹਿੰਦੂ ਦੇ ਤੇ ਬਾਹਰ ਹੀ ਹੈ ਉਹ ਵੀ ਫਿਰ ਇਹ ਜਾਈ ਗੱਲ ਹੈ ਜੇ ਗੁਰਮਤਿ ਨਹੀਂ ਤਾਂ ਇਹਨਾਂ ਕੋ ਜਿਹੜੀ ਮਾਤਾ ਹੈ ਅੱਜ ਸਿੱਖਾਂ ਕੋਲ ਇਹ ਉਹ ਤੇ ਇਹਨਾਂ ਜਿਹੜੀ ਦੁੱਧ ਨਹੀਂ ਦਿੰਦੀ ਜੇ ਦੁੱਧ ਦੀ ਢੋ ਮੱਖਣ ਖੜੇ ਕੁਝ ਜਾ ਤੁਹਾਡੇ ਜਿਹੜੇ ਘਰ ਤੋਂ ਦੋ ਮੱਖਣ ਵੀ ਹੋਊਗਾ ਮੱਖਣ ਹੋਊਗਾ ਹੀ ਤੇ ਦੁੱਧ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ ਇਸ ਕਰਕੇ ਗੁਰਮਤ ਨੂੰ ਕਿਸੇ ਕੰਮ ਦੀ ਨਹੀਂ ਸਮਝ ਰਿਹਾ ਸਿੱਖ ਬੱਚੇ ਤਾਂ ਸਾਡੇ ਬੁਲਦੇ ਹੀ ਨਹੀਂ ਵੀ ਕੀ ਕਰਾਉਣਾ ਤੇ ਜੇ ਪ੍ਰਾਪਤੀ ਕੋਈ ਨਹੀਂ ਆ ਸਾਡੇ ਜਿਹੜਾ ਸਾਰੀ ਉਮਰ ਦੇ ਕਰਦੇ ਨੇ ਬਾਬੇ ਦਾਦੇ ਨਾਲ ਤਾਂ ਕੋਈ ਮਿਲਿਆ ਨਹੀਂ ਇਹਨਾਂ ਦਾ ਭਾਰ ਨੇਰਾ ਹੈ ਉਹ ਬੱਚੇ ਨਹੀਂ ਮੰਨਦੇ ਇਸ ਮਤ ਨੂੰ ਪ੍ਰਾਪਤੀ ਨਹੀਂ ਹੋਈ ਨਾ ਤੇ ਦੁੱਧ ਦੇ ਬਾਹਰ ਹੀ ਆ ਨਾ ਜੇ ਤਾਂ ਬੱਚਿਆਂ ਦੇ ਮੂੰਹ ਦੁੱਧ ਥੋੜੇ ਲਾ ਦਿੰਦੇ ਗਊ ਦਾ ਚੋਕੇ ਫਿਰ ਤਾਂ ਉਹਨੂੰ ਪਤਾ ਲੱਗਦਾ ਉਹਨਾਂ ਦਾ ਦੁੱਧ ਦੀ ਕੁੱਟ ਮਿਲੀ ਉਹ ਨਹੀਂ ਗੁਰਬਾਣੀ ਚੋਂ ਗਿਆਨ ਮਿਲਿਆ ਹੀ ਨਹੀਂ ਉਹਨਾਂ ਦਾ ਟੈਸਟ ਅਸੀਂ ਕਰਾਇਆ ਹੀ ਨਹੀਂ ਇਹਦਾ ਤੱਤ ਕੀ ਹੈ ਕਿਉਂ ਮੰਨਣ ਉਹ ਜੇ ਦਿੰਦੀ ਸੀ ਦੁੱਧ ਜੋ ਕੇ ਦਿੰਦੇ ਉਹਨਾਂ ਨੂੰ ਪੀਂਦੇ ਤੇ ਖਬਰ ਛੱਡ ਜਾਂਦੇ ਗੁਰਮਤ ਨੂੰ ਸਹਿਬਜ਼ਾਦੇ ਨੇ ਛੱਡਤੀ 'ਚ ਖੜੇ ਰਹੇ ਕਿਉਂ ਨਹੀਂ ਛੱਡੀ ਪੀਤਾ ਹੋਇਆ ਸੀ ਮੱਖਣ ਖਾਂਦੇ ਸੀ ਰੋਜ਼ ਉਹਨਾਂ ਨੂੰ ਪਤਾ ਸੀ ਉਹਨਾਂ ਕੋ ਤੇ ਦੁੱਧ ਤੇ ਬਾਹਰ ਹੀ ਨਹੀਂ ਸੀ ਸਾਡੇ ਕੋਲ ਦੁੱਧ ਦੇ ਬਾਹਰ ਹੀ ਹੈ ਤੇਲ ਉਹੀ ਹੈ ਤੇਲ ਦਾ ਨਹੀਂ ਫਰਕ ਹੁੰਦਾ ਦੁੱਧ ਦਾ ਨਾ ਦੁੱਧ ਦੇਣ ਦਾ ਫਰਕ ਹੁੰਦਾ ਜੇ ਗੁਰਬਾਣੀ ਨੂੰ ਵਿਚਾਰ ਲਾਂਗੇ ਤਾਂ ਦੁੱਧ ਵਾਲੀ ਹੈ ਨਹੀਂ ਤੇ ਦੁੱਧ ਦੇ ਬਾਹਰ ਹੀ ਹੈ ਵਿਚਾਰਿਆ ਹੀ ਨਹੀਂ ਤੇ ਦੁੱਧ ਤੋਂ ਕਿੱਥੋਂ ਮਿਲਣਾ ਸਹਿਜੇ ਬਸਾਰ ਬਲੋਵੋ ਜੈਸੇ ਤਤ ਨਾ ਜਾਈ ਜੇ ਸਹਜੇ ਨਹੀਂ ਨਾ ਬਲੋਇਆ ਇਹਨੂੰ ਫਿਰ ਇਹਦਾ ਤਤ ਤੇ ਰਹਿਣਾ ਹੀ ਨਹੀਂ ਤੱਤ ਚਲਿਆ ਗਿਆ ਅਸੀਂ ਅਸੀਂ ਸਹਜ ਅਵਸਥਾ ਚ ਹੋ ਕੇ ਜਾਗਰਤ ਅਵਸਥਾ ਚ ਹੋ ਕੇ ਬਾਣੀ ਦੀ ਵਿਚਾਰੀ ਸੁੱਤਿਆਂ ਪਿਆਂ ਨਹੀਂ ਵਿਚਾਰਦੇ ਰਹੇ ਇਹ ਨਹੀਂ ਦੇਖਿਆ ਵੀ ਇੱਥੇ ਕੀ ਲਿਖਿਆ ਹੋਇਆ ਵਿਦਿਆ ਸੋਧੇ ਤਤ ਲਹੇ ਇਹ ਦੇਖਿਆ ਹੀ ਨਹੀਂ ਹੈ ਬਦਵਾਗ ਹੋ ਕੇ ਬਾਣੀ ਪੜਦੇ ਰਹੇ ਬਦਵਾਗ ਦਾ ਵਾਂਗੂ ਬਾਣੀ ਪੜਦੇ ਰਹੇ ਬਾਣੀ ਪੜਦੇ ਰਹੇ ਸੁੱਤੇ ਪਏ ਸਹਿਜ ਹੋਤਾ ਜੋਗੇ ਨਹੀਂ ਬੜੀ ਸੁੱਤੇ ਪਏ ਦਾ ਕੀ ਹੈ ਸੁੱਤਾ ਪਿਆ ਬਰੜਾਉਂਦਾ ਹੁੰਦਾ ਬੋਲਦਾ ਨਹੀਂ ਹੁੰਦਾ ਉਹਨੂੰ ਬਰੜਾਉਂਦਾ ਕਹਿੰਦੇ ਨੇ ਸੁੱਤਾ ਪਿਆ ਜੇ ਬੋਲਦਾ ਵੀ ਉਹਨੂੰ ਬਰੜਾਉਂਦਾ ਕਹਿੰਦੇ ਨੇ ਸੁਪਨੇ ਜੋ ਬਰੜਾਏ ਕੇ ਸੁੱਤੇ ਪਏ ਫੜਦੇ ਆ ਬਰੜਾਉਂਦੇ ਆ ਕਿਉਂਕਿ ਨਾ ਸੁਣਨ ਵਾਲੇ ਨੂੰ ਉਹਦੇ ਅਰਥ ਪਤਾ ਲੱਗਦਾ ਕੀ ਕਹਿੰਦੇ ਨੇ ਨਾ ਸਾਨੂੰ ਪਤਾ ਹੁੰਦਾ ਅਰਥ ਕੀ ਨੇ ਵਡਾਉਣ ਦਾ ਮਤਲਬ ਇਹ ਹੁੰਦਾ ਵਡਾਉਣ ਦਾ ਮਤਲਬ ਇਹ ਹੁੰਦਾ ਆਵਾਜ਼ ਤਾਂ ਉਹ ਤੋਂ ਨਿਕਲਦੀ ਹੈ ਪਰ ਨਾ ਸੁਣਨ ਵਾਲੇ ਦੇ ਪੱਲੇ ਕੁਝ ਪੈਂਦਾ ਨਾ ਬੋਲਣ ਵਾਲੇ ਦੇ ਪੱਲੇ ਕੁਝ ਪੈਂਦਾ ਉਹਨੂੰ ਵਡਾਉਣ ਨਾ ਕਹਿੰਦੇ ਨੇ ਵਡਾਉਂਦਾ ਨੇ ਨਾ ਬੁੱਧੇ ਨਾ ਨਾ ਸਮਝ ਆਉਂਦੀ ਹੈ ਸੁਣਨ ਵਾਲੇ ਨੂੰ ਨਾ ਉਹਨੂੰ ਸੁਣਦੇ ਨੂੰ ਕੀ ਕਹਿਣਾ ਸਮਝ ਆਉਂਦੀ ਹੈ ਹਾਂਜੀ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਦਾਮ ਜਲ ਬਿਨ ਸਾਖ ਕੁਮਲਾਵਤੀ ਹੁਣ ਜੇ ਵਿਛੜੇ ਹੋਇਆ ਹਾਂ ਤਾਂ ਸਾਖ ਜਲ ਬਿਨ ਕੁਮਲਾਵਤੀ ਜਲ ਤੋਂ ਸਾਖ ਆਪਣੇ ਮੂਲ ਤੋਂ ਸਾਖ ਦੂਰ ਹੋਈ ਹੋਈ ਅਲੱਗ ਹੋਈ ਹੋਈ ਫਾਸਲਾ ਵਿੱਚ ਉਪਜੈ ਨਹੀਂ ਦਾਮ ਉਹਦਾ ਨਾ ਓਹੋ ਗਿਆਨ ਕਿਤੋਂ ਨਾਮ ਕਿਤੋਂ ਮਿਲਣਾ ਨਾਮ ਤੋਂ ਮਿਲਣਾ ਜਿਵੇਂ ਸ਼ਾਖ ਕੁਬੜਾਈ ਹੋਈ ਨੂੰ ਫੜ ਨਹੀਂ ਲੱਗਦਾ ਫੜ ਨਹੀਂ ਲੱਗਦਾ ਤਾਂ ਪੈਸਾ ਨਹੀਂ ਕੋਈ ਉਹਦੇ ਫੜ ਤੋਂ ਕੁਝ ਪ੍ਰਾਪਤੀ ਹੁੰਦੀ ਹੈ ਨਾ ਜੇ ਕੋਈ ਟਾਣਾ ਕਬੜਾ ਜਵੇ ਇਹ ਫਲ ਹੋਵੇ ਉਹ ਝੜ ਜਾਂਦੇ ਸੁੱਕ ਕੇ ਫਲ ਨਹੀਂ ਬਣਦਾ ਤੇ ਫੜ ਨਹੀਂ ਬਣਦਾ ਤੇ ਉਹਦਾ ਬਟਿਆ ਨਹੀਂ ਜਾਣਾ ਕੁਝ ਉਪਜਿਆ ਨਹੀਂ ਦਾਮ ਹਰੀ ਨਾਹਾ ਨਾ ਮਿਲਿਆ ਸਾਜਣ ਕਤ ਪਾਈ ਐ ਵਿਸ਼ਰਾਮ ਹਰ ਨਾਹਾ ਨਾ ਮਿਲਿਆ ਸਾਜਣ ਸਾਜਣ ਕੌਣ ਹਰ ਸੱਜਣ ਹਰ ਸੱਜਣ ਪੁਰਖ ਤਿਆਗ ਕੇ ਗਿਆ ਲੱਗੀ ਮਾਇਆ ਤੋਂ ਹਰ ਹੀ ਸੱਜਣ ਹਰ ਹੀ ਨਾ ਹੈ ਨਾਮ ਦਾ ਪਤੀ ਹਰ ਨਾਮ ਨੂੰ ਮਿਲਿਆ ਸਾਜਣ ਸਾਜਣ ਜੇ ਬਿਆ ਨਹੀਂ ਨਾ ਹਰ ਤੁਹਾਨੂੰ ਆਪਣੇ ਸਾਖ ਨਾਲ ਸਾਖ ਆਪਣੇ ਮੂਲ ਨਾਲ ਮਿਲੀ ਨਹੀਂ ਹੈ ਜੇ ਕੱਟ ਪਾਈਏ ਵਿਸਰਾਮ ਤੇ ਵਿਸਰਾਮ ਕਿੱਥੇ ਆ ਗਿਆ ਉਹ ਸਾਰੀ ਸੁੱਕ ਜੂ ਸੁੱਕਦੀ ਹੋ ਚਲੀ ਜਾਊਗੀ ਇਹ ਸੁੱਕਦੀ ਉਹ ਚਲੀ ਜਾਊ ਫਿਰ ਤਾਂ ਜਿੰਨਾ ਚਿਰ ਮਲਾਪ ਨਹੀਂ ਹੁੰਦਾ ਜੇ ਸੁੱਕੂਗੀ ਨੁਕਸਾਨ ਹੋਊਗਾ ਇਹ ਦੋ ਤਾਂ ਬਿਨਾ ਜਨਮ ਤੇ ਚੰਗਾ ਸੀ ਸੁੱਕਦਾ ਤਾਂ ਨਹੀਂ ਸੀ ਜਿੰਨਾ ਚਿਰ ਜਨਮ ਲਿਆ ਜੇ ਸੁੱਕ ਰਹੀ ਹੈ ਸਾਖ ਅਲੱਗ ਹੋ ਕੇ ਨੁਕਸਾਨ ਹੈ ਪਹਿਲਾਂ ਸੁਖਦੀ ਨਹੀਂ ਸੀ ਜਨਮ ਤੋਂ ਪਹਿਲਾਂ ਅੱਖਾਂ ਹੈ ਨਹੀਂ ਸੁਖਦੀ ਨਹੀਂ ਸੀ ਜੇ ਨਹੀਂ ਮਿਲਿਆ ਸੱਜਣ ਤੇ ਵਿਸ਼ਰਾਮ ਕਿਵੇਂ ਹੋਵੇ ਵਿਸ਼ਰਾਮ ਇਹਨੂੰ ਜਦ ਵੀ ਸੀ ਗਰਭ ਦੇ ਵਿੱਚ ਵੀ ਵਿਸ਼ਰਾਮ ਸੀ ਗਰਭ ਤੋਂ ਪਹਿਲਾਂ ਵੀ ਵਿਸ਼ਰਾਮ ਸੀ ਠੀਕ ਹੈ ਸੀ ਇੱਕ ਜਗ੍ਹਾ ਸੀ ਹੁਣ ਇੱਕ ਜਗ੍ਹਾ ਆਪਣੇ ਮੂਲ ਨਾਲ ਨਹੀਂ ਜੁੜੀ ਹੋਈ ਇੱਕ ਜਗ੍ਹਾ ਨਹੀਂ ਹੈ ਹੁਣ ਇੱਕ ਜਗ੍ਹਾ ਕਿਵੇਂ ਹੋਵੇ ਵਿਸ਼ਰਾਮ ਇਹਨੂੰ ਕਿਵੇਂ ਮਿਲੇ ਆਰਾਮ ਕਿਵੇਂ ਮਿਲੇ ਇਹ ਤਾਂ ਭਟਕਦਾ ਹੀ ਆ ਬੰਦ ਤਾਂ ਭਟਕਦਾ ਹੀ ਰਹਿੰਦਾ ਵਿਸ਼ਰਾਮ ਦਾ ਜੇ ਭਟਕਣਾ ਹਟੇ ਤਾਂ ਵਿਸ਼ਰਾਮ ਉਹਨਾਂ ਦੀ ਮਨ ਦੀ ਭਟਕਣਾ ਹਟੇ ਤਾਂ ਹਟੇ ਕਿਵੇਂ ਨਹੀਂ ਮਿਲਿਆ ਜੇ ਸੱਜਣ ਜਿੰਨਾ ਚਿਰ ਉਹਨਾਂ ਚਿਰ ਵਿਸ਼ਰਾਮ ਨਹੀਂ ਮਿਲਣਾ ਮਤਲਬ ਇਹ ਹੈ ਮਤਲਬ ਇਹ ਨਹੀਂ ਇਸ ਭਗਤੀ ਦਾ ਜੇ ਦਾ ਚਿਰ ਹਰ ਸੱਜਣ ਨਹੀਂ ਮਿਲਿਆ ਨਾ ਉਹਨਾਂ ਚਿਰ ਨੂੰ ਦੀ ਭਟਕਣਾ ਨਹੀਂ ਜਾਣੀ ਵਿਸ਼ਰਾਮ ਨਹੀਂ ਆਉਣਾ ਹੈਗਾ ਜਿੱਥੇ ਮਰਜੀ ਫਿਰਿਓ ਜਿੱਥੇ ਮਰਜੀ ਜੋ ਮਰਜੀ ਯਤਨ ਕਰ ਲੋ ਕੋਈ ਜਿਹੜੀਆਂ ਮਰਜੀ ਤੀਰਥ ਯਾਤਰਾ ਕਰ ਲਵੇ ਜਿੰਨੇ ਮਰਜੀ ਦਾਨ ਪੁੰਨ ਕਰ ਲਵੇ ਜਿੰਨੇ ਮਰਜੀ ਕਲਾ ਫਿਰ ਲਵੇ ਨਹੀਂ ਵਿਸ਼ਰਾਮ ਹੋ ਸਕਦਾ ਇਹ ਪੰਕਤੀ ਸਾਫ਼ ਕਹਿੰਦੀ ਹੈ ਜੋ ਮਰਜੀ ਯਤਨ ਕਰ ਲਵੇ ਜਿੱਦੀ ਮਰਜੀ ਜਿਹੀ ਮਰਜੀ ਭਗਤੀ ਕਰ ਲਵੇ ਵਿਸ਼ਰਾਮ ਨਹੀਂ ਹੋ ਸਕਦਾ ਟਿਕਾ ਨਹੀਂ ਹੋ ਸਕਦਾ ਬੰਦੂ ਜਿਤ ਘਰ ਹਰ ਕੰਤਨ ਪ੍ਰਗਟਈ ਪਾਠ ਨਗਰ ਸੇ ਗ੍ਰਾਮ ਇੱਕ ਦੂਜੀ ਗੱਲ ਹੈ ਜਿਹੜੇ ਹਿਰਦੇ ਵਿੱਚ ਚਾਹੇ ਹਿਰਦਾ ਸ਼ਹਿਰ ਹੋਵੇ ਸ਼ਹਿਰ ਕਾ ਹੁੰਦਾ ਅਸਲ ਦੇ ਵਿੱਚ ਉਹ ਤਾਂ ਘਰੇ ਹੁੰਦਾ ਜਿਵੇਂ ਰਾਜਾ ਦਾ ਜਿਹੜਾ ਘਰ ਹੁੰਦਾ ਨਾ ਮਹਿਲ ਉਹ ਸ਼ਹਿਰ ਹੁੰਦਾ ਉਹਦੇ ਵਿੱਚ ਸ਼ਹਿਰ ਹੁੰਦਾ ਜਿਹੜੇ ਬਹੁਤ ਵੱਡੇ ਵੱਡੇ ਕਿਲੇ ਨੇ ਨਾ ਰਾਜਾ ਦੇ ਜਿਹੜੇ ਰਹਿੰਦੇ ਉਹਦੇ ਅੰਦਰ ਸ਼ਹਿਰ ਹੁੰਦਾ ਸੀ ਬਸਿਆ ਹੋਇਆ ਬੇਗਮਪੁਰਾ ਤਾਂ ਹੀ ਗਿਆ ਸ਼ਹਿਰ ਕੋ ਨਾਮ ਜਿੰਨਾ ਜ਼ਿਆਦਾ ਗਿਆਨ ਉਲਟਾ ਹੀ ਵੱਡਾ ਹੁੰਦਾ ਸ਼ਹਿਰ ਹੁੰਦਾ ਹੋ ਜਾਂਦਾ ਚਾਰੇ ਬੇਜਵਾਨੀ ਆਦ ਹੋਣ ਟੀਕੇ ਸਹਿਤ ਸੁਣਾ ਸਕਦਾ ਹੋਵੇ ਚਾਹੇ ਸਾਰੇ ਸ਼ਾਸਤਰ ਰਟੇ ਹੋਏ ਹੋਣ ਸ਼ਹਿਰ ਹੋਵੇ ਚਾਹੇ ਡਾ ਵੱਡਾ ਪਰ ਜੇ ਜਿਤ ਕਰ ਹਰ ਕੰਤ ਨਾ ਪ੍ਰਗਟਈ ਜੇ ਹਰ ਕੰਤ ਨਹੀਂ ਨਾ ਪ੍ਰਗਟਿਆ ਸੱਚ ਨਹੀਂ ਨਾ ਪ੍ਰਗਟ ਹੋਇਆ ਉੱਥੇ ਪਾਠ ਨਗਰ ਸੇ ਗ੍ਰਾਮ ਮੈਂ ਸਮਝ ਲਓ ਪੱਠੀ ਹੈ ਨਗਰ ਹੋਵੇ ਚਾਹੇ ਗ੍ਰਾਮ ਹੋਵੇ ਚਾਹੇ ਉਹ ਸ਼ਹਿਰ ਕਹਿਣ ਚਾਹੇ ਗ੍ਰਾਮ ਕਹਿਣ ਨੂੰ ਉਹਦਾ ਹਿਰਦਾ ਉਸ ਵਾਲ ਦਾ ਪੱਠੀ ਨਾਲ ਤਪੂਗੀ ਉਹਦੇ ਤ੍ਰਿਸ਼ਨਾ ਦੀ ਅੱਗ ਉੱਥੇ ਹੋਊਗੀ ਮਾਇਆ ਦੀ ਭੁੱਖ ਹੋਊਗੀ ਕਹਿਣ ਦਾ ਮਤਲਬ ਮਾਇਆ ਦੀ ਭੁੱਖ ਨਹੀਂ ਗਈ ਉਹ ਚੋਂ ਵੱਡਾ ਉਹਦੀ ਦੀ ਭੁੱਖ ਨਹੀਂ ਗਈ ਉਹ ਚੋਂ ਜੇ ਵੱਡਾ ਹੋਣ ਦੀ ਭੁੱਖ ਹੈ ਨਹੀਂ ਫਿਰ ਪ੍ਰਗਟ ਹੋ ਜਾਣਾ ਇਹਨੇ ਫਿਰ ਸੱਚ ਨੇ ਪ੍ਰਗਟ ਹੋ ਜਾਣਾ ਸਿਰਫ ਹੋਵੇ ਨਾਵੇ ਨਾਲ ਵਿਰੋਧ ਹੈ ਹੋਵੇ ਜਿਹੜੀ ਉਹਦੀ ਵੱਡਾ ਵੱਡਾ ਹੋਣ ਦੀ ਇੱਛਾ ਹੈ ਉਸੇ ਨੇ ਨਾਮ ਨਹੀਂ ਪ੍ਰਗਟ ਹੋਣ ਦਿੱਤਾ ਉੱਥੇ ਹਿਰਦੇ ਚ ਆਪ ਜੋ ਵੱਡਾ ਉਹਦਾ ਗਿਆਨ ਹੈ ਉਹ ਦੂਏ ਗਿਆਨ ਦਾ ਵਿਰੋਧ ਖੜਾ ਹੈ ਆਪਣਾ ਗਿਆਨ ਜਿਹੜਾ ਲਿਆ ਹੋਇਆ ਉਹੀ ਵਿਰੋਧ ਖੜਾ ਸਰਬ ਸਿੰਗਾਰ ਤਬੋਲ ਰਸ ਸਣ ਦੇਹੀ ਸਭ ਖਾਨ ਸਰਬ ਸਿੰਗਾਰ ਤਬੋਲ ਰਸ ਜਿੰਨੇ ਵੀ ਸ਼ਿੰਗਾਰ ਨੇ ਬਾਹਰ ਸਰਬ ਸਿੰਗਾਰ ਸ਼ਿੰਗਾਰ ਨੇ ਜਿਹੜੇ ਇਹਨੇ ਭੇਖ ਪਾਏ ਨੇ ਲੋਕਾਂ ਨੇ ਤਬੋਲ ਰਸ ਤਬੋਲ ਰਸ ਹੁੰਦੇ ਨੇ ਜਿਹੜੇ ਅਸਲ ਦੇ ਵਿੱਚ ਪਾਣ ਦਾ ਜਿਹੜਾ ਹੁੰਦਾ ਨਾ ਪਾਣ ਜਪਦੇ ਬੀੜਾ ਪਾਣ ਦਾ ਉਹ ਉਹਨੂੰ ਬੋਲ ਰਸ ਕਹਿੰਦੇ ਨੇ ਉਹ ਗਏ ਰਵਾਜ ਸੀ ਦੇਵੀ ਦੇਵਤਿਆਂ ਨੂੰ ਵੀ ਸੀ ਇਹ ਧਰਮ ਦੇ ਵਿੱਚ ਪ੍ਰਮਾਣ ਸੀਗਾ ਇਹਨਾਂ ਦੇ ਧਰਮ ਵਿੱਚ ਸਿੱਖ ਧਰਮ ਨੇ ਭਗਤਾਂ ਨੇ ਨਹੀਂ ਪ੍ਰਮਾਣ ਕੀਤਾ ਰਾਜਾਂ ਦੇ ਧਰਮ ਵਿੱਚ ਪ੍ਰਮਾਣ ਰਾਜੇ ਪਾਨਾਂ ਦਾ ਹੀ ਵੀੜਾ ਦਿੰਦੇ ਸੀ ਜਿਹਨੂੰ ਭੇਜਦੇ ਸੀ ਬੁਰਬਤੇ ਉਹਨਾਂ ਰਾਜੇ ਵੀ ਦੇਵਤਿਆਂ ਨੂੰ ਭੇਜਦੇ ਸੀ ਇੱਕ ਵਡਿਆਈ ਦਾ ਪ੍ਰਤੀਕ ਹੈ ਕਿਸੇ ਨੂੰ ਤੇ ਜਾਣਾ ਤਬੋ ਰਸ ਸਣ ਦੇਹੀ ਸਭ ਖਾਮ ਸਣ ਦੇਹੀ ਆ ਸਰੀਰ ਸੜੇ ਸਰੀਰ ਵਿੱਚ ਆ ਗਿਆ ਸਭ ਕੱਚੇ ਨੇ ਸਭ ਖਾਓ ਖਾਮ ਕੱਚੇ ਨੂੰ ਕਹਿੰਦੇ ਨੇ ਖਾਮ ਤਾਂ ਕੱਚਾ ਇਹ ਸਭ ਕੱਚਾ ਹੈ ਕੱਚਾ ਇੱਥੇ ਤੱਕ ਸਾਰੇ ਦੇਹੀ ਸਣੇ ਜਿੱਦੇ ਸ਼ਿੰਗਾਰ ਨੇ ਦੇਹੀ ਦੇ ਉੱਤੇ ਤੰਬੋਲ ਰਸ ਨੇ ਖਾਣ ਵਾਲੇ ਰਸ ਨੇ ਦੇਹੀ ਦੇ ਸਣੇ ਦੇਹੀ ਸਾਰਾ ਕੱਚਾ ਹੈ ਸੱਚ ਕੁਝ ਨਹੀਂ ਹੈ ਇਹਦੇ ਵਿੱਚ ਸੱਚ ਨਹੀਂ ਹੈ ਝੂਠ ਹੈ ਸਭ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਣ ਜਿਹੜਾ ਪ੍ਰਭ ਸੁਆਮੀ ਨਹੀਂ ਨਾ ਹੈ ਤੇ ਬਣਾ ਬਣਾਇਆ ਜਿਹਨਾਂ ਕੋ ਪ੍ਰਭ ਸੁਆਮੀ ਨਹੀਂ ਤੇ ਜੁੜੀ ਹੋਈਆਂ ਆਪਣੇ ਮੂਲ ਨਾਲ ਨਹੀਂ ਜੁੜੀ ਹੋਈਆਂ ਕੰਤ ਵੀ ਹੋਣੀਆਂ ਨੇ ਜਿਹੜੀਆਂ ਮੀਤ ਸੱਜਣ ਸਭ ਜਾਣ ਉਹਨਾਂ ਨੇ ਜਿੰਨੇ ਬੀਤ ਸੱਜਣ ਬਣਾਏ ਨੇ ਬਾਹਰ ਉਹ ਜਮ ਨੇ ਉਹਨਾਂ ਦੇ ਵਾਸਤੇ ਉਹ ਬੀਤ ਸੱਜਣ ਜਮਾਨੇ ਨੇ ਵੱਡੀਆਂ ਹੋਈਆਂ ਨੇ ਉਹ ਬੀਤ ਸੱਜਣ ਜਮ ਨੇ ਉਹ ਸੱਜਣ ਸੰਸਾਰ ਨਹੀਂ ਛੁੱਟਣ ਦਿੰਦੇ ਉਹ ਉਹਨਾਂ ਦੇ ਪਾਇਆ ਹੋਇਆ ਉਹ ਸੱਜਣਾ ਦਾ ਮੋਹ ਜਮ ਦਾ ਆਵੇ ਬਣ ਗਏ ਉਹ ਜਮ ਹੋਰ ਨਹੀਂ ਹੁੰਦੇ ਜਮ ਨਹੀਂ ਕੋਈ ਹੁੰਦਾ ਵੀ ਸੱਜਣ ਜਮ ਨੇ ਛੁੱਟਣ ਦਿੰਦੇ ਜਿਹੜੇ ਉਹ ਹੈ ਉਹ ਨਾ ਬੰਨੇ ਹੋਇਆ ਜਵਾਬ ਆਪ ਬੰਦੇ ਬਹੁਤ ਫਾਸ ਉਹ ਫਾਸ ਹੈ ਵੀਰ ਸੱਜਣਾ ਕਰਕੇ ਵੀਰ ਸੱਜਣ ਸਾਡੇ ਬਣਾਏ ਹੋਏ ਨੇ ਕਿਸੇ ਨੂੰ ਬੰਦੇ ਨੇ ਆਪੇ ਬੰਦੇ ਨੇ ਅਸੀਂ ਵੀਰ ਸੱਜਣ ਕਿਸੇ ਨੇ ਨਹੀਂ ਬਣਾਇਆ ਅਸੀਂ ਆਪ ਬਣਾਏ ਨੇ ਕਿਸੇ ਨੇ ਨਹੀਂ ਬਣਾਏ ਆਪਣਾ ਨੇ ਅਸੀਂ ਵੀਰ ਸੱਜਣ ਜਿਹਨੂੰ ਮਰਜ਼ੀ ਬਣਾ ਲਈਏ ਜਿਹਨੂੰ ਮਰਜ਼ੀ ਛੱਡ ਦਈਏ ਵੀ ਸੱਜਣ ਸਾਡੀ ਮਰਜ਼ੀ ਹੈ ਤਾਂ ਕਿ ਅਸੀਂ ਵੀ ਸੱਜਣ ਜਿਹੜੇ ਪੈਦਾ ਕੀਤੇ ਨੇ ਜਪ ਆਪੇ ਪੈਦਾ ਕੀਤੇ ਨੇ ਫਿਰ ਅਸੀਂ ਆਪਣੇ ਵਾਸਤੇ ਜਮ ਆਪ ਪੈਦਾ ਕੀਤੇ ਨੇ ਆਪਣੇ ਵਾਸਤੇ ਜਿਹਨੇ ਔਗਣ ਪੈਦਾ ਕੀਤੇ ਨੇ ਸਭ ਜਜੀਰਾ ਸੁਗਣ ਪੈਦਾ ਕੀਤੇ ਨੇ ਨਾਨਕ ਔਗਣ ਜਿੱਤਲੇ ਤੇਤੇ ਗਲੀ ਜਜੀਰ ਇਹ ਜਜੀਰ ਔਗਣ ਸਾਹ ਅਸੀਂ ਆਪ ਪੈਦਾ ਕੀਤੇ ਨੇ ਸਾਡੇ ਆਪਣੇ ਪਾੜੇ ਨੂੰ ਪੈਦਾ ਹੁੰਦੇ ਨੇ ਪਰਮੇਸ਼ਰ ਦੇ ਪਾੜੇ ਨੂੰ ਕੋਈ ਨਹੀਂ ਪੈਦਾ ਹੋਇਆ ਗੱਲ ਉਹ ਤਾਂ ਕੱਟ ਰਿਹਾ ਜਜੀਰਾ ਅਸੀਂ ਹੋਰ ਮਜ਼ਬੂਤ ਕਰੀ ਜਾਂਦੇ ਨਾਨਕ ਕੀ ਆ ਕਰ ਕਿਰਪਾ ਦੀਜੈ ਨਾਮ ਨਾਨਕ ਦੀ ਬੇਨਤੀ ਇਹ ਹੈ ਕਿ ਮੇਰੇ ਤੇ ਕਿਰਪਾ ਕਰ ਮੈਨੂੰ ਨਾਮ ਦੇ ਹੁਣ ਇਹ ਪਹਿਲੀ ਜੋ ਸ਼ੁਰੂ ਦਾ ਨਾ ਹੋਇਆ ਨਹੀਂ ਸਾਡੇ ਕੋਲ ਫਰੇਮ ਗਰੇਤੀ 12 ਮਾਹ ਦੀ ਫਰੇਮ ਫਰੇਮ ਆ ਵਿਸ਼ਾ 12 ਮਾਹ ਦਾ ਇਹਦੇ ਵਿੱਚ 12 ਮਾਂ ਦੇ ਅਰਥ ਛੁਪੇ ਹੋਏ ਨੇ ਹਰ ਵਕਤ ਨਾ ਜੇ ਜੁੜਿਆ ਹੋਇਆ ਨਹੀਂ ਤਾਂ ਕੀ ਪੋਜੀਸ਼ਨ ਵੀ ਤੇ ਸੱਜਣ ਨੇ ਬਣੇ ਜਾਪਦੇ ਜਾਪਦੇ ਹੋ ਜਮਾਂ ਦਾ ਫੜਿਆ ਹੋਇਆ ਇਕੱਤ ਬਿਹੂੜੀ ਹੈ ਦੋਏ ਪਾਸੇ ਦੇ ਨਕਸ਼ੇ ਦਿਖਾਤੇ ਨਾਨਕ ਚਰਨ ਬ੍ਰਹਮ ਗਿਆਨ ਦੀ ਇੱਥੇ ਨਾਨਕ ਦੀ ਬੇਨਤੀ ਆ ਕਰ ਕਿਰਪਾ ਦੀ ਜਨਾ ਨਾਨਕ ਕਹਿੰਦਾ ਇਸ ਕਰਕੇ ਮੇਰੀ ਤਾਂ ਬੇਨਤੀ ਹੈ ਮੈਨੂੰ ਨਾਮ ਦੇ ਬੁਗਿਆ ਨਾਮ ਵੀਣਾ ਕੋਈ ਨਹੀਂ ਹੈ ਅਜੋ ਸ਼ੁਰੂ ਹੋਇਆ ਵੀਣਾ ਗਾਹ ਵੀਣੇ ਦੀ ਗੱਲ ਆਊਗੀ ਹੁਣ ਜਦੋਂ ਮਹੀਨੇ ਦੀ ਗੱਲ ਆਊਗੀ ਭਾਵੇਂ ਗੱਲ ਮਹੀਨੇ ਦੀ ਹੈ ਪਹਿਲੀ ਤਾਂ ਗੱਲ ਹੈ ਮਹੀਨਾ ਦੇ ਸਪੈਲ ਗੋ ਨਹੀਂ ਹੈ ਜਿਹੜੇ ਹੋਣੇ ਚਾਹੀਦੇ ਨੇ ਤੇ ਜਦੋਂ ਹੋ ਰਹੀ ਹੈ ਜਦੋਂ ਮਤਲਬ ਅਰਥ ਵੀ ਹੋ ਨਹੀਂ ਬਣ ਸਕਦੇ ਤਾਂ ਕਿਸੇ ਅਸੀਂ ਲਫ਼ਜ਼ ਦੇ ਸਪੈਲਿੰਗ ਬਦਲ ਦਿੰਦੇ ਹਾਂ ਉਹਦੇ ਅਰਥ ਵੀ ਬਦਲ ਜਾਂਦੇ ਨੇ ਨੁਕਤੇ ਦਾ ਹੈ ਫੇਰ ਉਧਰ ਖੁਦਾ ਤਾਂ ਜੁਦਾ ਬਣ ਜਾਂਦਾ ਹੈ ਕੋਈ ਖੁਦਾ ਲਿਖੀਦਾ ਉਰਦੂ 'ਚ ਨੁਕਤਾ ਉੱਤੇ ਹੁੰਦਾ ਖੁਦਾ ਦੇ ਜੇ ਥੱਲੇ ਨੁਕਤਾ ਕਰ ਦਈਏ ਜੁਦਾ ਬਣ ਜਾਂਦਾ ਵੈਸੇ ਨੁਕਤੇ ਦਾ ਹੈ ਫੇਰ ਹੈ ਜੇ ਅਰਥ ਸਿਆਰੀ ਲਾਤੀ ਕਿਤੇ ਉਗਲ ਲਾਤਾ ਕਿਤੇ ਹਟਾਤਾ ਡੁੱਬਤਾ ਇਧਰ ਉਧਰ ਹੋ ਗਿਆ ਹੱਥ ਵੀ ਇਧਰ ਉਧਰ ਹੋ ਗਏ ਇਹ ਗੱਲ ਦਾ ਧਿਆਨ ਨਹੀਂ ਕੀਤਾ ਹੋਇਆ ਉਹਨੇ ਇਸ ਪਹਿਲਾਂ ਵੀ ਜਿਹੜੇ ਬਦਲੇ ਨੇ ਉਹਦੇ ਨਾਲ ਅਰਥ ਵੀ ਬਦਲ ਜਾਣਾ ਦੇ ਸ਼ਬਦ ਉਹ ਹੀ ਨਹੀਂ ਰਿਹਾ ਸ਼ਬਦੇ ਹੋਰ ਹੋ ਗਿਆ ਐਨੀ ਮੋਟੀ ਬੁੱਧੀ ਵਿਦਵਾਨਾਂ ਦੀ ਹੁੰਦੀ ਹੈ ਇਹ ਐਨੀ ਪਰਵਾਹ ਨਹੀਂ ਕਰਦੇ ਜੱਟ ਵਾਲੇ ਜਾਂ ਗੱਲ ਵੀ ਸੌਲਕ ਵਰਦਾ ਕੋਈ ਫਰਕ ਨਹੀਂ ਹੁੰਦਾ ਉਹ ਕੰਪਿਊਟਰ ਦਾ ਸਮਝ ਜਿੱਦਾਂ ਹੁੰਦਾ ਹੀ ਨਹੀਂ ਸਮਝਣਾ ਤਾਂ ਹੱਥ ਦੀ ਹੁੰਦੀ ਆ ਸਾਡੇ ਤਾਂ ਨਾ ਦਾਦ ਵੀ ਹੁੰਦਾ ਆਦਮੀ ਨਾਲ ਥੋੜੀ ਜਿਹੀ ਛੋਟੀ ਹੁੰਦੀ ਹੈ ਸਮਝ ਕੰਪਿਊਟਰ ਸਾਰਾ ਡੇਢ ਹੱਥ ਵੀ ਹੁੰਦਾ ਇੱਕ ਹੱਥ ਦਾ ਹੀ ਹੁੰਦਾ ਉਹਦਾ ਵੀ ਵਿੱਚੇ ਆ ਗਿਆ ਫਰਕ ਜੇ ਉਹਨਾਂ ਨੂੰ ਨਹੀਂ ਕੋਈ ਫਰਕ ਕਲਮ ਜਿੱਦੀ ਹੁੰਦੀ ਆ ਤੇ ਜਿੱਦੀ ਤੇ ਕਿੰਨਾ ਕੋਈ ਲਿਖ ਦਿੰਦੀ ਹੈ ਇਹਨਾਂ ਦੀ ਜੱਟ ਵਾਲੀ ਬੁੱਧੀ ਹੈ ਵਿਦਵਾਨਾਂ ਦੀ ਮੂਰਖ ਚਲ ਕੀ ਫਰਕ ਪੈ ਗਿਆ ਜੇ ਸਾਰੀ ਇਧਰ ਉਧਰ ਹੋ ਗਈ ਇਹਨੂੰ ਕਹਿੰਦੇ ਨੇ ਸਾਨੂੰ ਪਰਦਾ ਫਰਕ ਹੈ ਇਹ ਜਾਂ ਕੁਝ ਹੋਇਆ ਹੈ ਇਹਨਾਂ ਖਾਸ ਕਰਕੇ 12 ਮਹੀਨੇ ਦੇ ਵਿੱਚ ਸਿੱਤਾਂ 12 ਦੇ ਵਿੱਚ ਖਾਸ ਕਰਕੇ ਹੋਇਆ ਹੈ ਹਾਂਜੀ ਸਾਰੇ ਗੁਰਬਾਣੀ ਦੇ ਹੱਥ ਛਿੱਕੇ ਟੱਕ ਕੇ ਹੱਥ ਕੀਤੇ ਨੇ ਸਾਰੇ ਅਸੂਲ ਛਿੱਕੇ ਟੱਕ ਦਿੱਤੇ ਜਾ ਹੱਥ ਕੀਤੇ ਨੇ ਬਾਰਾ ਬੋਹੇ ਨੇ ਗੁਰਮਤਿ ਦੇ ਖਿਲਾਫ ਕਰਤੇ ਹੱਥ ਸਾਰੇ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਹਰ ਸੋ ਹੈ ਪ੍ਰਭ ਹਰ ਜਿਹੜਾ ਹਰ ਹੈ ਮੇਰਾ ਬੂੜ ਹੈ ਉਹਦੇ ਨਾਲ ਮੈਨੂੰ ਮਿਲਦੇ ਜਿਸ ਦਾ ਨੇਚਰ ਧਾਮ ਉਹਦਾ ਧਾਮ ਨੇਚਰ ਉਹਦਾ ਨੇਚਰ ਧਾਮ ਕੀ ਹੈ ਆਕਾਸ਼ ਹੈ ਜਿਹੜਾ ਨੇਚਰ ਹੈ ਇਹ ਨਹੀਂ ਹਿਲਦਾ ਜਿੰਨਾ ਚਿਰ ਸਾਨੂੰ ਨੇਚਰ ਧਾਮ ਦਾ ਨਹੀਂ ਪਤਾ ਨੇਚਰ ਧਾਮ ਹੁੰਦਾ ਕੀ ਹੈ ਆਕਾਸ਼ ਹੈ ਜਿਹੜਾ ਨਹੀਂ ਹਿਲਦਾ ਬਾਕੀ ਸਭ ਕੁਝ ਹਿਲਦਾ ਡੋਲਦਾ ਧਾਮ ਲੱਗਦਾ ਹੈ ਧਾਮ ਮਾਇਆ ਹੁੰਦਾ ਜੇ ਧਾਮ ਹੈ ਵੀ ਮਾਇਆ ਤਾਂ ਮੈਂ ਤਾਂ ਆਇਆ ਹੁਣ ਆਪ ਹੈ ਇੱਕੋ ਦਾ ਤਾਂ ਹੋਵੇ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਆਕਾਸ਼ ਹੈ ਤਾਂ ਇੱਕ ਐਸਾ ਜਿਹੜਾ ਡੋਲਦਾ ਨਹੀਂ ਮਾਇਆ ਡੋਲਦੀ ਕਿਉਂਕਿ ਆਕਾਸ਼ ਤੋਂ ਮਾਇਆ ਅਟ ਹੋਈ ਹੈ ਹਵਾ ਮਾਇਆ ਹਵਾ ਸੱਚੇ ਤੇ ਪਵਣਾ ਪਿਆ ਆਕਾਸ਼ ਖੜਾ ਹੈ ਆਕਾਸ਼ ਵਿੱਚ ਸਭ ਕੁਝ ਘੁੰਮਦਾ ਆਕਾਸ਼ ਨਹੀਂ ਘੁੰਮਦਾ ਜੇ ਕਰਕੇ ਕਬੀਰ ਦਾ ਸਵਾਲ ਸੀ ਪੰਡਤ ਨੂੰ ਕੌਰ ਹੈ ਪੰਡਿਆ ਅੰਬਰ ਕਾਸੂ ਲਗਾ ਇਹ ਅੰਬਰ ਜਿਹੜਾ ਹਿਲਦਾ ਨਹੀਂ ਇਹ ਕਿਹਦੇ ਨਾਲ ਨਾ ਹਿਲਦਾ ਨਾ ਜਵਲ ਪੈਂਦਾ ਨਾ ਕਿਹਦੇ ਨੇ ਪ੍ਰੈਸ ਕੀਤਾ ਨਾ ਕਿਹਦੇ ਟੱਕਾ ਲਾਇਆ ਹੈ ਨਹੀਂ ਜੋੜ ਦਿੰਦਾ ਇਹਨੂੰ ਕਾਹਦੇ ਨਾਲ ਜੁੜਿਆ ਹੋਇਆ ਅੰਬਰ ਹੈ ਉਹ ਤਣਿਆ ਖੜਾ ਹੈ ਅਕਬਰ ਜਿੱਥੇ ਖੜਾ ਸੀ ਉੱਥੇ ਹੀ ਖੜਾ ਹੈ ਇਹਦੇ ਚਲਦਾ ਹੁੰਦਾ ਸੱਚਖੰਡ ਵਾਲਿਆਂ ਦਾ ਜਿਹੜਾ ਸੱਚ ਨਾਲ ਜੁੜ ਜਾਂਦਾ ਹੈ ਇਹ ਸੱਚ ਨਾਲ ਜੁੜਿਆ ਹੋਇਆ ਹੈ ਅੰਬਰ ਸੱਚ ਦਾ ਆਪਣੇ ਕਾਬੂ 'ਚ ਰੱਖਿਆ ਹੋਇਆ ਹੈ ਅੰਬਰ ਦੇ ਜਰੀਏ ਹੀ ਸਾਰੀ ਸ੍ਰਿਸ਼ਟੀ ਕਾਬੂ 'ਚ ਅੰਬਰ ਦੇ ਵਿੱਚ ਕੈਦ ਕੀਤੀ ਹੋਈ ਸ੍ਰਿਸ਼ਟੀ ਬਾਹਰ ਨਿਕਲ ਕੇ ਦਿਖਾਵੇ ਅੰਬਰ ਤੇ ਜਿੰਨਾ ਵੀ ਅੰਬਰ ਹੈ ਗਗਨ ਦੇ ਵਿੱਚੋਂ ਬਾਹਰ ਨਿਕਲੇਗਾ ਤਾਂ ਖਾਵੇ ਕੋਈ ਕੋਈ ਵੀ ਪਲੈਨਟ ਬਾਹਰ ਜਾ ਕੇ ਦਿਖਾਵੇ ਜਾਂ ਜੜਾ ਜੇ ਜੇਤਨ ਇਹ ਵਿੱਚ ਰੱਖੇ ਨੇ ਸਾਰੇ ਕੰਮ ਕਰਕੇ ਸਾਡੇ ਵਾਸਤੇ ਜੇੜ ਹੈ ਉਹਦਾ ਨਹੀਂ ਚਲਦਾ ਹੁੰਦਾ ਅਡੋਲ ਤਾਂ ਅਡੋਲ ਚਿੱਤ ਅਡੋਲ ਹੈ ਅੰਬਰ ਨਾਲ ਲੱਗਿਆ ਰਹਿੰਦਾ ਹਿਰਦੇ ਨਾਲ ਜੁੜਿਆ ਹੋਇਆ ਹੈ ਹਿਰਦਾ ਡੋਲ ਹੈ ਇਹ ਡੋਲ ਦਾ ਤਾਂ ਇਹ ਮਾਇਆ ਨਾਲ ਜੁੜ ਜਾਂਦਾ ਹੈ ਤਿਰਕੁਟੀ ਮਾਇਆ ਹੈ ਦਿਮਾਗ 'ਚ ਵੜ ਜਾਂਦਾ ਜਾ ਕੇ ਇਹ ਡੋਲਦਾ ਕਬੀਰ ਮਾਇਆ ਡੋਲਣੀ ਕਬੀਰ ਕਹਿੰਦਾ ਮਾਇਆ ਹੀ ਡੋਲਣੀ ਹੈ ਤੇ ਮਾਇਆ ਨਾਲ ਜੁੜਿਆ ਮਨ ਡੋਲਦਾ ਜੇ ਮਾਇਆ ਛੱਡ ਦੇਵੇ ਮਨ ਫੇਰ ਨਹੀਂ ਡੋਲਦਾ ਬਸ ਮਨ ਉਹਨਾਂ ਜੇ ਡੋਲਦਾ ਜਿਹੜਾ ਚਿਰ ਮਾਇਆ ਦਾ ਤਿਆਗ ਨਹੀਂ ਕਰਦਾ ਜਦ ਮਾਇਆ ਨੂੰ ਦੇਖਣਾ ਤੇ ਕੀ ਕਰਨਾ ਮਾਇਆ ਨੂੰ ਦੇਖਣਾ ਬੰਦ ਕਰਨਾ ਮਾਇਆ ਦੀ ਇੱਛਾ ਹਟਾ ਦੇਣੀ ਮਾਇਆ ਨੂੰ ਦੇਖੂ ਇੱਛਾ ਪੈਦਾ ਹੋਊਗੀ ਮਾਇਆ ਨੂੰ ਦੇਖਣਾ ਬੰਦ ਕਰ ਦਵੇ ਇੱਛਾ ਪੈੜ ਜੂਗੀ ਇਸ ਕਰਕੇ ਗਿਆ ਹੈ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਮਾਇਆ ਨਾ ਦੇਖੋ ਜੇ ਨਾ ਚਰ ਮਾਇਆ ਦੇਖੋਗੇ ਡੋਲ ਡੋਲਣਾ ਬੰਦ ਨਹੀਂ ਹੋ ਸਕਦਾ ਬੋਲਦਾ ਬੰਦੀ ਡੋਲਤਾ ਵਾਸਤੇ ਬਾਹਰ ਨੂੰ ਦੇਖਣਾ ਬੰਦ ਕਰਨਾ ਜ਼ਰੂਰੀ ਹੈ ਜਿਨ੍ਹਾਂ ਜਰ ਮਾਇਆ ਨੂੰ ਦੇਖਦਾ ਰਹੂਗਾ ਮਨ ਕਦੇ ਵੀ ਅਡੋਲ ਨਹੀਂ ਹੋ ਸਕਦਾ ਜਿਨ੍ਹਾਂ ਜਰ ਮਾਇਆ ਬਾਰੇ ਸੋਚਦਾ ਰਹੂ ਕਦੇ ਵੀ ਅਡੋਲ ਨਹੀਂ ਹੋ ਸਕਦਾ ਜਿਨ੍ਹਾਂ ਜਰ ਮਾਇਆ ਦੀ ਭੁੱਖ ਰਹੂ ਕਦੇ ਵੀ ਅਡੋਲ ਨਹੀਂ ਹੋ ਸਕਦਾ ਇਹ ਸਭ ਕੁਝ ਹੈ ਸਿੱਖਾਂ 'ਚ ਬੜੇ ਬੜੇ ਭਗਤਾਂ 'ਚ ਬੜੇ ਬੜੇ ਸੰਤਾਂ ਸਭ ਕੁਝ ਹੈ ਅਡੋਲ ਕਿਵੇਂ ਹੋ ਜਾਣਾ ਡੋਲ ਤੱਕ ਵੀ ਹੋ ਸੁਣਿਆ ਹੀ ਨਹੀਂ ਗੁਰਬਾਣੀ ਨੇ ਕੀ ਕਿਹਾ ਇਸ ਕਰਕੇ ਔਕਟ ਘਾਟੀ ਹੈ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਇਹ ਤਾਂ ਕੋਈ ਬਿਰਲਾ ਛੱਡਦਾ ਹੁੰਦਾ ਹੈ ਬਾਕੀ ਦਾ ਸਭ ਗੱਲਾਂ ਹੀ ਹੁੰਦੀਆਂ ਨੇ ਗਾਹਾਂ ਜਾਂਦੇ ਜਾਂਦੇ ਝੜੀ ਜਾਂਦੇ ਨੇ ਬਿਰਲੇ ਹੀ ਰਹਿ ਜਾਂਦੇ ਨੇ ਬਸ ਰਾਜ ਚੱਲੇ ਤਾਂ ਸਾਰੇ ਤਾਂ ਹਰ ਬਿਰਲ ਕੋ ਹਰਮਨ ਕੋ ਤਾਂ ਸਾਰੇ ਜਾਂਦੇ ਨੇ ਜਿਉਂ ਜਿਉਂ ਘਾਟੀ ਔਖੀ ਜਾਈ ਜਾਂਦੀ ਉੱਥੇ ਬੈਠੀ ਜਾਂਦੇ ਨੇ ਵੀ ਗਾਹਾਂ ਦੀ ਵੀ ਚੱਲ ਹੁੰਦਾ ਹੋਵੇ ਇੱਥੇ ਕੇ ਬਹਿ ਜਾਓ ਕੋਈ ਪਾਣੀ ਦਾ ਦੇਖ ਲਿਆ ਵੀ ਇੱਥੇ ਪਾਣੀ ਹੈਗਾ ਚਲ ਮਿਲਦਾ ਸੰਗਤ ਗਾਹਾਂ ਜਾਂਦੀ ਆਉਂਦੀ ਜਾਂਦੀ ਆ ਕੋਲੋਂ ਕੋ ਮਿਲ ਜੂਗਾ ਆ ਹਿੱਲੇ ਰੋਟੀ ਦੇ ਲੱਗ ਕੇ ਬਹਿ ਜਾਂਦੇ ਰੋਟੀ ਦੇ ਹਿੱਲੇ ਲੱਗ ਕੇ ਬਹਿ ਜਾਂਦੇ ਵੀ ਅਗਲੇ ਜਨਮ 'ਚ ਦੇਖੀ ਜਾਊ ਜੇ ਬੁੱਧੀ ਕਿੱਥੋਂ ਲੈ ਨੂੰ ਹਰੀ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਜਿਸ ਕਾ ਨੇ ਚਲਤਾ ਉਸ ਨਾਲ ਮੇਲੋ ਜਿਹਦਾ ਨੇ ਚਲਤਾ ਹੁੰਦਾ ਕਿਉਂਕਿ ਜਿਹੜਾ ਹਰ ਹੈ ਕਦੇ ਵੀ ਮਾਇਆ ਨਾਲ ਜੁੜਦਾ ਪਰ ਇਹਨਾਂ ਨੇ ਮਾਇਆ ਨਾਲ ਜੁੜਨ ਵਾਲਾ ਹਰ ਬਣਾ ਲਿਆ ਬਣ ਲਿਆ ਨਾ ਦੇ ਤਾਰੀ ਦੇ ਤਾਰੀ ਕੋਈ ਕਦੇ ਵੀ ਹਰ ਨਹੀਂ ਹੁੰਦਾ ਇਸ ਗੱਲ ਦਾ ਸਿਰ ਰੌਲਾ ਸਿੱਧੂ ਬਾਤਰਾ ਸਿੱਖ ਮਤ ਦਾ ਇਸ ਗੱਲ ਦਾ ਮਤ ਭੇਜਦਾ ਰੌਲਾ ਕੋਈ ਨਹੀਂ ਮਤ ਭੇਜਦਾ ਹਰ ਦਾ ਚਲਤਾ ਹੁੰਦਾ ਦੇਹਤਾਰੀ ਦਾ ਦੇ ਚਲਦਾ ਹੁੰਦਾ ਜੀ ਦੇਹਤਾਰੀ ਦਾ ਮਾਇਆ ਨਾਲ ਜੁੜਿਆ ਮਾਇਆ ਤਾਰੀ ਦਾ ਨਹੀਂ ਚਲਦਾ ਹੁੰਦੀ ਹੁੰਦਾ ਕਦੇ ਵੀ ਨਹੀਂ ਹੋ ਸਕਦਾ ਜਦੋਂ ਜਿਉਂਦਾ ਛੱਡ ਦੂਗਾ ਸਰੀਰ ਨੂੰ ਜਾਂ ਜਿਉਂਦਾ ਮਰ ਜੂਗਾ ਫਿਰ ਦੇ ਚਲਦਾ ਹੁੰਦਾ ਜਿਉਂਦਾ ਹੀ ਮਰ ਜੂਗਾ ਫਿਰ ਦੇ ਚਲਦਾ ਉਹ ਤਾਂ ਪਹਿਲਾਂ ਨਹੀਂ ਦੇ ਚਲਦਾ ਜਦ ਬੇਲੋ ਹੈ ਨਾ ਤਾਂ ਨਹੀਂ ਚਲਦਾ ਮਨ ਮਿਲੂਗਾ ਸਰੀਰ ਨੂੰ ਛੱਡ ਕੇ ਹੀ ਮਿਲੂਗਾ ਹਰ ਮੇਲੋ ਸਵਾਮੀ ਸੰਗ ਪ੍ਰਭ ਹਾਂ ਪ੍ਰਭ ਦੇ ਸੰਗ ਮੇਲੋ ਸੰਗ ਪ੍ਰਭ ਜਿਸ ਕਾ ਨਹੀਂ ਚਲਦਾ ਜੇ ਕਾ ਨਹੀਂ ਚਲਦਾ